ਧੰਨ ਵਾਖੇ ਗੁਰੂ ਸਾਹਿਬ ਜੀਓ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪੈ ਜਾਏ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਦੁਪਹਿਰ ਦੇ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਜਪ ਜੀ ਸਾਹਿਬ ਜੀ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਕਰ ਰਹੇ ਖਾਂ ਕੱਲ ਸੰਧਿਆ ਵੇਲੇ 33 ਪੌੜੀਆਂ ਦੀ ਵਿਚਾਰ ਹੋ ਚੁੱਕੀ ਸੀ 34ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਆਪ ਜੀ ਉਪਸਥਿਤ ਹੋ ਜਾਂ ਦੂਰ ਦਰਾਡੇ ਘਰਾਂ ਵਿੱਚ ਵੀ ਦੇਸ਼ ਪ੍ਰਦੇਸ਼ ਵਿੱਚ ਇਸ ਅਸਥਾਨ ਤੋਂ ਰੋਜ਼ ਪ੍ਰੋਗਰਾਮ ਆਪ ਜੀ ਦੇਖ ਸੁਣ ਰਹੇ ਹੋ ਪਿਆਰ ਅਦਬ ਸਹਿਤ ਬਖਸ਼ੋ ਅਸੀਸ ਗੁਰਦੇਵ ਬਖਸ਼ਿਸ਼ ਕਰਕੇ ਆਪਣੇ ਸ਼ਬਦ ਦੀ ਕਲਾ ਆਪ ਵਰਤਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਲ ਦੀਆਂ ਦੋ ਪੌੜੀਆਂ ਵਿੱਚ ਜੋ ਬਖਸ਼ਿਸ਼ ਕੀਤੀ ਇੱਕ ਤਾਂ ਖਸਮ ਮਾਲਕ ਦੇ ਘਰ ਨੂੰ ਜਾਣ ਵਾਲੀਆਂ ਜਿਹੜੀਆਂ ਪੌੜੀਆਂ ਨੇ ਰਸਤਾ ਹੈ ਉਸ ਰਸਤੇ ਦਾ ਗੁਰਦੇਵ ਨੇ ਵੇਰਵਾ ਦਿੱਤਾ ਹੈ ਭਾਵੇਂ ਲਫ਼ਜ਼ ਉਥੇ ਪੌੜੀਆਂ ਵਰਤਿਆ ਪਵੜੀਆਂ ਪਰ ਇਸ ਵਿੱਚ ਦ੍ਰਿਸ਼ਟਮਾਨ ਸ਼ਕਲ ਵੀ ਬੰਦੀ ਹੈ ਜਦੋਂ ਅਸੀਂ ਪੌੜੀ ਸ਼ਬਦ ਵਰਤਾਂਗੇ ਇਹਦਾ ਮਤਲਬ ਕਿ ਉਹ ਵਸਤੂ ਕਿ ਜਿਹੜੀ ਇਨਸਾਨ ਨੂੰ ਸਟੈਪ ਬਾਈ ਸਟੈਪ ਕਦਮ ਦਰ ਕਦਮ ਉੱਚਿਆਂ ਵੀ ਲਿਜਾ ਸਕਦੀ ਹੈ ਤੇ ਪੌੜੀ ਕਈ ਵਾਰੀ ਬੰਦੇ ਨੂੰ ਨੀਵਿਆਂ ਵੀ ਲੈ ਜਾਂਦੀ ਹੈ ਪਰ ਇੱਥੇ ਚੜਨ ਦਾ ਜ਼ਿਕਰ ਕੀਤਾ ਹੈ ਜਦੋਂ ਲੋਕ ਖੂਹਾਂ 'ਚ ਉਤਰਦੇ ਆ ਉਦੋਂ ਪੌੜੀ ਦੇ ਡੰਡੇ ਥੱਲੇ ਵੀ ਲਿਜਾਂਦੇ ਆ ਜਦੋਂ ਅਸੀਂ ਘਰਾਂ ਦੀ ਮਕਾਨ ਦਾ ਕਿਸੇ ਚੀਜ਼ ਨੂੰ ਲਾ ਕੇ ਛੱਤ ਤੇ ਚੜਨਾ ਚਾਹਨੇ ਆ ਕੰਧ ਨਾਲ ਇਹ ਡੰਡੇ ਉੱਪਰ ਵੀ ਲਿਜਾਂਦੇ ਆ ਪਰ ਗੁਰੂ ਜੀ ਨੇ ਉੱਥੇ ਜਿਹੜੀਆਂ ਪਤੀ ਦੇ ਘਰ ਨੂੰ ਜਾਣ ਵਾਲੀਆਂ ਪੌੜੀਆਂ ਨੇ ਉਸ ਤੇ ਚੜਨ ਦਾ ਇੱਕ ਸਾਧਨ ਦਿੱਤਾ ਸੀ ਨਿਰੰਤਰ ਪਰਮਾਤਮਾ ਦੀ ਯਾਦ ਉੱਥੇ ਸਤਿਗੁਰਾਂ ਨੇ ਜਿਹੜੇ ਸ਼ਬਦ ਵਰਤੇ ਕੱਲ ਸੀ ਪੜੇ ਇੱਕ ਦੂ ਜੀ ਬਹੁ ਲੱਖ ਹੋਏ ਲੱਖ ਹੋਵੇ ਲਖਵੀਸ਼ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਵੜੀਆਂ ਚੜੀਏ ਹੋਏ 21 ਮਹਾਰਾਜ ਜੀ ਨੇ ਕਿਹਾ ਇਹ ਰਸਤਾ ਹੈ ਜਿੰਨੂੰ ਜਿਤਨੀ ਕੋ ਦਾਤੇ ਨੇ ਸੋਝੀ ਬਖਸ਼ੀ ਅਸੀਂ ਵਾਚਨ ਦਾ ਯਤਨ ਕੀਤਾ ਕਿ ਉਹ ਰੋਮ ਰੋਮ ਸਿਮਰਨ ਉਸ ਦੀ ਬਖਸ਼ਿਸ਼ ਪਰ ਕੱਲ ਅਸੀਂ ਇੱਕ ਗੱਲ ਹੋਰ ਵਾਚੀ ਸੀ ਕਿ ਜਪ ਸਿਮਰਨ ਨਿਰੰਤਰ ਉਹਦੀ ਯਾਦ ਸਰੀਰ ਵਿੱਚ ਚੱਲ ਪੈਣੀ ਇਹ ਪੌੜੀਆਂ ਨੇ ਉਦਮ ਹੈ ਪਰ ਗੁਰੂ ਜੀ ਨੇ ਨਾਲ ਹੀ ਗੱਲ ਕਹਿ ਦਿੱਤੀ ਇਸ ਨੂੰ ਵੀ ਕੇਵਲ ਮੰਜ਼ਲ ਨਾ ਸਮਝਿਓ ਇਹ ਵੀ ਤਾਂ ਜੇ ਉਸ ਦੀ ਨਦਰ ਹੋਵੇ ਤਾਂ ਨਾਨਕ ਨਦਰੀ ਪਾਈਐ ਇਹ ਸ਼ਬਦ ਸੀ ਪੜਿਆ ਸੀ ਹਜ਼ੂਰ ਨੇ ਕਿਹਾ ਉਸ ਦੀ ਨਦਰ ਉਹਦੀ ਬਖਸ਼ਿਸ਼ ਫਿਰ ਇਸ ਪੌੜੀਆਂ ਨੂੰ ਜਪ ਨੂੰ ਦੱਸ ਕੇ ਅੱਗੇ ਫਿਰ ਮਨੁੱਖ ਦੀ ਅੰਦਰ ਦੀ ਖੰਗਤਾ ਨੂੰ ਬਿਲਕੁਲ ਪੱਟ ਕੇ ਰੱਖ ਦਿੱਤਾ ਕਹਿਣ ਲੱਗੇ ਜ਼ਬਾਨ 'ਚ ਬੋਲਣ 'ਚ ਵੀ ਤਾਕਤ ਨਹੀਂ ਸਾਡੀ ਅਫੁਰ ਹੋਣ ਵਿੱਚ ਵੀ ਤਾਕਤ ਨਹੀਂ ਮੰਗਣ ਵਿੱਚ ਵੀ ਤਾਕਤ ਨਹੀਂ ਦੇਣ ਵਿੱਚ ਜਨਮ ਮਰਨ ਸੁਰਤ ਜੋਗ ਗਿਆਨ ਧਿਆਨ ਕੋਈ ਸਾਡੀ ਤਾਕਤ ਜ਼ੋਰ ਕੰਮ ਨਹੀਂ ਕਰਦਾ ਪਰ ਨਾਲ ਇੱਕ ਬਚਨ ਕਹਿ ਦਿੱਤਾ ਕਿ ਅਸਲ 'ਚ ਜਿਸ ਦੇ ਹੱਥ ਵਿੱਚ ਤਾਕਤ ਹੈ ਪਾਰ ਬ੍ਰਹਮ ਪਰਮੇਸ਼ਵਰ ਉਹ ਆਪ ਸਿਰਜ ਕੇ ਸਭ ਕੁਝ ਦੇਖ ਰਿਹਾ ਹੈ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਹੁਣ ਪੌੜੀਆਂ ਗੁਰੂ ਜੀ ਸ਼ੁਰੂ ਕਰਨ ਲੱਗੇ ਆ ਪਹਿਲਾਂ ਕਿਹਾ ਵੀ ਇੰਨਾ ਜਪ ਤਪ ਹੋਵੇ ਇਹ ਪੌੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਇੱਥੇ ਅੱਜ 34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ ਪੌੜੀਆਂ 4 ਨੇ ਪਰ ਇਹਨਾਂ ਦੇ ਖੰਡ 5 ਨੇ ਭਾਵੇਂ ਅਸੀਂ ਕਈ ਵਾਰੀ ਕਹਿ ਦਿੰਨੇ ਆ ਪੰਜ ਪੌੜੀਆਂ ਨੇ ਪੌੜੀਆਂ ਚਾਰ ਨੇ ਖੰਡ ਪੰਜ ਨੇ ਇਸ ਵਿੱਚ ਸਭ ਤੋਂ ਪਹਿਲਾ ਖੰਡ ਧਰਮ ਖੰਡ ਗਿਆਨ ਖੰਡ ਤੀਸਰਾ ਸ਼ਰਮ ਖੰਡ ਚੌਥਾ ਕਰਮ ਖੰਡ ਤੇ ਪੰਜਵਾਂ ਸੱਚ ਖੰਡ ਹੈ ਅਗਲੀ ਬੇਨਤੀ ਇਸ ਖੰਡ ਦੀ ਵਿਆਖਿਆ ਵਿੱਚ ਜਿਤਨੇ ਕੋ ਵਿਦਵਾਨ ਸੁਗੜ ਵਿਦਵਾਨਾਂ ਨੇ ਅਰਥ ਕੀਤੇ ਹਰ ਇੱਕ ਨੇ ਆਪਣੀ ਉਡਾਰੀ ਮੁਤਾਬਕ ਅਰਥ ਕੀਤੇ ਆ ਜਿਵੇਂ ਕਿਸੇ ਨੇ ਇਹ ਕਹਿ ਦਿੱਤਾ ਇਹ ਸਥਾਨ ਵਾਚੀ ਖੰਡ ਨੇ ਸਮਝ ਗਿਆ ਭੌਤਿਕ ਕਿਸੇ ਨੇ ਕਹਿ ਦਿੱਤਾ ਇਹ ਨਹੀਂ ਇਹਨਾਂ ਖੰਡਾਂ ਨੂੰ ਸਮਾਜਿਕ ਤਰੱਕੀ ਨਾਲ ਜੋੜ ਕੇ ਨੈਤਿਕਤਾ ਨਾਲ ਜੋੜ ਕੇ ਅਰਥ ਕੀਤੇ ਕਿ ਧਰਮ ਖੰਡ ਵਿੱਚ ਆ ਸਮਝ ਪੈਂਦੀ ਏ ਫਿਰ ਗਿਆਨ ਖੰਡ ਵਿੱਚ ਬੰਦਾ ਜਾਂਦਾ ਇਹ ਪੈਂਦੀ ਕਿਸੇ ਨੇ ਸਥਾਨਵਾਚਕ ਕਿਸੇ ਨੇ ਸੱਚਮੁੱਚ ਨੈਤਿਕਤਾ ਤੇ ਸਮਾਜਿਕ ਤਰੱਕੀ ਦੇ ਨਾਲ ਕਿਸੇ ਨੇ ਅਦ੍ਰਿਸ਼ਟ ਮੰਡਲਾਂ ਦੀ ਗੱਲ ਕੀਤੀ ਸੱਚ ਐਵੇਂ ਕਿਸੇ ਨੇ ਸੂਖਸ਼ਮ ਜਗਤ ਦੀ ਗੱਲ ਕੀਤੀ ਪਰ ਜਿੰਨੀ ਕੁ ਸਮਝਦਾਤੇ ਨੇ ਦਿੱਤੀ ਇੱਕ ਬੇਨਤੀ ਕਰਾਂਗਾ ਕਿ ਪੰਜਾਂ ਖੰਡਾਂ ਵਿੱਚ ਗੁਰੂ ਇੱਕ ਗੱਲ ਵਾਰ-ਵਾਰ ਕਹਿ ਰਹੇ ਆ ਕਿ ਹਰ ਖੰਡ ਦੇ ਵਿੱਚ ਨਾਲ ਕਹੀ ਜਾਂਦੇ ਇਹਦਾ ਅੰਤ ਨਹੀਂ ਫਿਰ ਬੇਨਤੀ ਹੈ ਕਿਉਂਕਿ ਅਸੀਂ ਸ਼ੁਰੂ ਕਰਨੀ ਇਹ ਤਿੰਨ ਦੀਵਾਨਾਂ 'ਚ ਸੰਪਨ ਕਰਾਂਗੇ ਅੱਜ ਸ਼ਾਮੀ ਤੇ ਕੱਲ ਦੁਪਹਿਰ ਤੱਕ ਆਪ ਦੇਖੋ ਪੰਜ ਖੰਡ ਨੇ ਦੂਸਰੀ ਗੱਲ ਇਹ ਪੰਜ ਖੰਡ ਸਿਰਫ ਤੇ ਸਿਰਫ ਤਰਤੀਬ ਅਨੁਸਾਰ ਜਪਜੀ ਸਾਹਿਬ ਦੀ ਬਾਣੀ ਵਿੱਚ ਆਏ ਨੇ ਸੱਚ ਇਹ ਵੇ ਦੁਬਾਰਾ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੀ ਤਰਤੀਬ ਦਾ ਜ਼ਿਕਰ ਨਹੀਂ ਕੀਤਾ ਪੰਜ ਖੰਡ ਮੈਂ ਅਰਜ਼ ਕਰਾਂ ਇਹ ਸਿਰਫ ਜਪਜੀ ਸਾਹਿਬ ਚਾਹਿਆ ਜਿਵੇਂ ਅਸੀਂ ਸੋਈ ਰਾਗ ਵਿੱਚ ਲਾਵਾਂ ਪੜਨੇ ਆ ਚਾਰ ਲਾਵਾਂ ਨੇ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਖੋ ਚਾਰ ਲਾਵਾਂ ਦਾ ਜ਼ਿਕਰ ਸਿਰਫ ਤੇ ਸਿਰਫ ਸੋਈ ਰਾਗ ਵਿੱਚ ਕੀਤਾ ਉਸ ਤੋਂ ਦੁਬਾਰਾ ਬਾਅਦ ਜ਼ਿਕਰ ਨਹੀਂ ਕੀਤਾ ਫੇਰੇ ਮਿਲ ਜਾਂਦਾ ਸ਼ਬਦ ਸੁਹਾਗ ਦੀ ਨਿਸ਼ਾਨੀ ਪਤੀ ਦੀ ਪਰਿਭਾਸ਼ਾ ਸਹੁਰਿਆਂ ਦੀ ਪੇਕਿਆਂ ਦੀ ਇਹ ਸਭ ਕੁਝ ਮਿਲਣਗੇ ਪਰ ਉਹ ਤਰਤੀਬ ਨਹੀਂ ਮਿਲੇਗੀ ਜਿਹੜੀ ਲਾਵਾਂ ਦੀ ਹਜ਼ੂਰ ਨੇ ਸੋਈ ਰਾਗ ਵੀ ਦਿੱਤੀ ਇੱਥੇ ਸਤਿਗੁਰੂ ਨੇ ਬਖਸ਼ਿਸ਼ ਕਰਦਿਆਂ ਇਹ ਪੰਜ ਖੰਡ ਮੈਂ ਆਰੰਭ ਵਿੱਚ ਵਿਚਾਰ ਤੋਂ ਪਹਿਲਾਂ ਸਿਰਫ ਇੱਕ ਬੇਨਤੀ ਕਰਨੀ ਹੈ ਕਿ ਜਿੰਨੇ ਪੰਜ ਖੰਡ ਨੇ ਖੁਦ ਗੁਰੂ ਨਾਨਕ ਸਾਹਿਬ ਜੀ ਹਰ ਖੰਡ ਦੇ ਵਿੱਚ ਇਸ਼ਾਰਾ ਕਰਕੇ ਜਾਂਦੇ ਪਿਆ ਕਿ ਪੜਨ ਵਾਲਿਆ ਵਿਚਾਰਨ ਵਾਲਿਆ ਆਪਣੇ ਲਈ ਕਹਿੰਦੇ ਆ ਕਿ ਜੋ ਕੁਝ ਮੈਂ ਬੋਲ ਰਿਹਾ ਇਸ ਖੰਡ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਸਿਰਫ ਇੱਕ ਇੱਕ ਬਚਨ ਲੈ ਲਈਏ ਜਿਵੇਂ ਧਰਮ ਖੰਡ ਵਿੱਚ ਸਤਿਗੁਰੂ ਜੀ ਦੇ ਅਸੀਂ ਬਚਨ ਪੜ ਰਹੇ ਹਾਂ ਤੇ ਗੁਰੂ ਜੀ ਨੇ ਇੱਥੇ ਬਖਸ਼ਿਸ਼ ਕੀਤੀ ਇਸ ਦੇ ਵਿੱਚ ਇੱਕ ਤੋਕਾਈ ਹੈ ਹਜ਼ੂਰ ਨੇ ਫਰਮਾਇਆ ਜੀ ਜਾਤ ਹਜ਼ੂਰ ਨੇ ਵਰਤਿਆ ਤਿਸ ਵੀ ਜੀ ਜੁਗਤ ਕੇ ਰੰਗ ਤਿਸ ਵੀ ਜੀ ਜੁਗਤ ਕੇ ਰੰਗ ਇਹਦੇ ਵਿੱਚ ਅਗਲੀ ਜਿਹੜੀ ਤੋਕੇ ਤਿੰਨ ਕੇ ਨਾਮ ਅਨੇਕ ਅਨੰਤ ਅਨੰਤ ਸ਼ਬਦ ਕਹਿ ਰਿਹਾ ਵੀ ਇਸ ਖੰਡ ਦੇ ਵਿੱਚ ਵਾਪਰਦੇ ਵਰਤਾਰੇ ਦਾ ਅੰਤ ਨਹੀਂ ਅਨੰਤ ਸ਼ਬਦ ਵਰਤਿਆ ਗਿਆਨ ਖੰਡ ਵਿੱਚ ਜਦੋਂ ਪਹੁੰਚਾਂਗੇ ਅਸੀਂ ਉੱਥੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਇਥੇ ਅਨੰਤ ਇਥੇ ਸ਼ਬਦ ਵਰਤਿਆ ਅੰਤ ਨਾ ਅੰਤ ਤੇ ਉਸ ਤੋਂ ਬਾਅਦ ਜਦੋਂ ਅਸੀਂ ਗਿਆਨ ਖੰਡ ਤੋਂ ਅੱਗੇ ਸਰਮ ਖੰਡ ਵਿੱਚ ਆਉਨੇ ਆ ਉਥੇ ਤੇ ਦੋ ਤੁਕਾਂ ਲਿਖੀਆਂ ਹੀ ਇਹ ਨੇ ਕਿ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੈ ਪਛਤਾਏ ਫਿਰ ਬੇਨਤੀ ਤਿਨ ਕੇ ਨਾਮ ਅਨੇਕ ਅਨੰਤ ਅਨੰਤ ਬੇਅੰਤ ਹੈ ਅੱਗੇ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਸ਼ਰਮ ਖੰਡ ਵਿੱਚ ਕਿਹਾ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੇ ਪਛਤਾਏ ਇਹ ਵੀ ਬੇਅੰਤ ਉਸ ਤੋਂ ਬਾਅਦ ਜਦੋਂ ਅਸੀਂ ਧਰਮ ਖੰਡ ਵਿੱਚ ਜਾਣੇ ਆ ਤੇ ਉੱਥੇ ਸਤਿਗੁਰੂ ਜੀ ਨੇ ਇੱਕ ਬਚਨ ਕੀਤਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਇਹਦਾ ਮਤਲਬ ਬੇਅੰਤ ਹੈ ਅਨੰਤ ਅੰਤ ਨਾ ਅੰਤ ਦੂਜਾ ਖੰਡ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਸ਼ਰਮ ਖੰਡ ਤੇ ਖਾਸ ਕਰਕੇ ਕਰਮ ਖੰਡ ਵਿੱਚ ਤਾਂ ਕਿ ਰੂਪ ਨਾ ਕਥਨੇ ਜਾਏ ਤੇ ਜਦੋਂ ਪੰਜਵਾਂ ਖੰਡ ਆਇਆ ਉੱਥੇ ਫਿਰ ਗੁਰਦੇਵ ਨੇ ਬਹੁਤ ਸ਼ਬਦ ਵਰਤੇ ਜੇ ਕੋ ਕਥਾ ਤਾਂ ਅੰਤ ਨਾ ਅੰਤ ਫਿਰ ਅਖੀਰ ਤੇ ਕਹਿ ਦਿੱਤਾ ਜਦੋਂ ਇਹ 37ਵੀਂ ਪੌੜੀ ਸਮਾਪਤ ਹੋਵੇਗੀ ਨਾਨਕ ਕਥਨਾ ਕਰੜਾ ਸਾਰ ਜਿਵੇਂ ਲੋਹਾ ਨਹੀਂ ਚਬਾਇਆ ਜਾਂਦਾ ਇਹ ਗੱਲ ਤਾਂ ਸਪਸ਼ਟ ਕਿ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਸੱਚਖੰਡ ਗੁਰੂ ਜੀ ਬਖਸ਼ਿਸ਼ ਕਰਕੇ ਸਾਨੂੰ ਦੱਸ ਰਹੇ ਆ ਪਰ ਹਕੀਕਤ ਤੇ ਵੀ ਗੁਰਮਖੋ ਕਿ ਸੱਚ ਹਰ ਖੰਡ ਵਿੱਚ ਕਹਿੰਦੇ ਨੇ ਉਹ ਬੇਅੰਤ ਹੈ ਇਸ ਖੰਡ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਇਸ ਤੋਂ ਅਗਲੀ ਬੇਨਤੀ ਇੱਕ ਤਾਂ ਪ੍ਰਤੱਖ ਹੈ ਕਿ ਇਹ ਗੁਰੂ ਨਾਨਕ ਸਾਹਿਬ ਦਾ ਆਪਣਾ ਅਨੁਭਵ ਹੈ ਇਹ ਸੁਣਿਆ ਸੁਣਾਇਆ ਨਹੀਂ ਕਿਉਂਕਿ ਕੁਝ ਟੀਕਾਕਾਰਾਂ ਨੇ ਕੀ ਕੀਤਾ ਜੀ ਸੂਫੀਅਤ ਦੀਆਂ ਜਿਹੜੀਆਂ ਚਾਰ ਸਟੇਜਾਂ ਨੇ ਨਾ ਅਸ਼ਰੀਅਤ ਮਾਰਫਤ ਆਦਿਕ ਉਹਦੇ ਨਾਲ ਤੁਲਨਾ ਦੇ ਦਿੱਤੀ ਕਿਸੇ ਨੇ ਇਹਦੀ ਤੁਲਨਾ ਪੰਜ ਕੋਸ਼ਾਂ ਨਾਲ ਕਰ ਦਿੱਤੀ ਕਿਸੇ ਨੇ ਹੋਰ ਤਰੀਕੇ ਨਾਲ ਪਰ ਮੈਂ ਬੇਨਤੀ ਕਰਾਂ ਕਿ ਇਹ ਇਹ ਬਿਲਕੁਲ ਨਿਰਮਲ ਨਿਆਰਾ ਤੇ ਸੱਚਮੁੱਚ ਇਹ ਨਿਰਾ ਸਿਰਫ ਗੁਰੂ ਨਾਨਕ ਸਾਹਿਬ ਦਾ ਅਨੁਭਵ ਹੈ ਇਸ ਦਾ ਕਿਤੇ ਵੀ ਸਾਨੂੰ ਹੋਰ ਥਾਂ ਤੇ ਵੇਰਵਾ ਨਹੀਂ ਮਿਲੇਗਾ ਇਹ ਗੁਰੂ ਨਾਨਕ ਸਾਹਿਬ ਦਾ ਆਪਣਾ ਅਨੁਭਵ ਹੈ ਹੁਣ ਆਓ ਅਸੀਂ ਜਿੰਨੀ ਕੁ ਦਾਤੇ ਸੋਝੀ ਬਖਸ਼ੀ ਪਹਿਲਾ ਲਫ਼ਜ਼ ਹੈ ਖੰਡ ਹਾਲਾਂਕਿ ਧਰਮ ਖੰਡ ਸ਼ਬਦ ਬਾਅਦ ਚ ਆਵੇਗਾ ਖੰਡ ਦੇ ਲਫ਼ਜ਼ੀ ਅਰਥ ਕੀ ਨੇ ਕਿਉਂਕਿ ਖੰਡ ਦੇ ਨਾਲ ਹੀ ਇਸ ਪੰਜ ਲਫ਼ਜ਼ ਜੁੜੇ ਆ ਖੰਡ ਨਾਲ ਧਰਮ ਧਰਮ ਖੰਡ ਖੰਡ ਨਾਲ ਗਿਆਨ ਗਿਆਨ ਖੰਡ ਖੰਡ ਨਾਲ ਸ਼ਰਮ ਸ਼ਰਮ ਖੰਡ ਖੰਡ ਨਾਲ ਕਰਮ ਕਰਮ ਖੰਡ ਖੰਡ ਨਾਲ ਹੀ ਸ਼ਬਦ ਜੁੜਿਆ ਹੈ ਸੱਚ ਹਰ ਥਾਂ ਤੇ ਸਤਿਗੁਰੂ ਨੇ ਸ਼ਬਦ ਵਰਤਿਆ ਅਖੀਰ ਤੇ ਸੱਚਖੰਡ ਕੋਸ਼ ਮੁਤਾਬਕ ਖੰਡ ਦੇ ਲਫ਼ਜ਼ੀ ਅਰਥ ਕੀ ਨੇ ਇੱਕ ਤਾਂ ਚਲੋ ਅਸੀਂ ਜਿਹੜਾ ਆਪਣੀ ਬੋਲ ਚਾਲ ਵਿੱਚ ਵਰਤਨੇ ਆ ਖੰਡ ਦਾ ਲਫ਼ਜ਼ੀ ਅਰਥ ਜੀਵ ਦਾ ਰਸ ਆ ਚੀਨੀ ਜਿਹਨੂੰ ਕਹਿੰਨੇ ਆ ਇਹ ਇਹਦਾ ਜ਼ਿਕਰ ਬਾਣੀ ਚ ਆਇਆ ਮੈਂ ਤਾਂ ਕਿ ਅਖੰਡ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਦੋ ਦੋ ਤੇ ਖੰਡ ਕੇ ਉੰਜ ਵੈਸੇ ਖੰਡ ਦਾ ਲਫ਼ਜ਼ੀ ਅਰਥ ਹੈ ਭਾਗ ਹਿੱਸਾ ਪੜਾਂ ਇਹ ਸ਼ਬਦ ਹਿੱਸਾ ਪੜਾਂ ਭਾਗ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਇੰਜ ਪ੍ਰਤੀਤ ਹੁੰਦਾ ਇਹਨੂੰ ਪੜਾਂ ਦਰ ਪੜਾਂ ਸੂਖਸ਼ਮ ਮੰਡਲ ਭਾਈ ਰਣਧੀਰ ਸਿੰਘ ਸ਼ਬਦ ਵਰਤਦੇ ਨੇ ਸੂਖਸ਼ਮ ਜਗਤ ਪੰਜ ਖੰਡ ਉਹਨਾਂ ਦੀ ਪੁਸਤਕ ਹੈ ਭਾਈ ਨੇਕੀ ਸਾਹਿਬ ਵਰਤਦੇ ਨੇ ਆਤਮਿਕ ਚਲਕਾਰੇ ਡਾਕਟਰ ਤਾਰਨ ਸਿੰਘ ਉਹਨੀ ਸ਼ਬਦ ਵਰਤਦੇ ਆ ਪਰ ਨਾਲ ਉਹ ਨੈਤਿਕ ਨੈਤਿਕਤਾ ਜੋੜ ਕੇ ਸਮਾਜ ਦੀ ਕੋਈ ਸ਼ੱਕ ਨਹੀਂ ਬਾਹਰ ਮੁਖੀ ਅਰਥ ਵੀ ਇਹਦੇ ਕੁਝ ਕਰਾਂਗੇ ਆਪਾਂ ਪਰ ਮੈਂ ਬੇਨਤੀ ਕਰਾਂ ਦਰਅਸਲ ਮੈਨੂੰ ਇੰਜ ਪ੍ਰਤੀਤ ਹੁੰਦਾ ਮੈਂ ਫਿਰ ਕੰਮ ਮੈਂ ਦਾਵਾ ਨਹੀਂ ਕਰਾਂਗਾ ਖੰਡ ਦੀ ਵਿਆਖਿਆ 'ਚ ਇੰਜ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਧਰਮ ਖੰਡ ਵਿੱਚ ਗੱਲ ਕਰਦੇ ਹੋਏ ਵੀ ਸੱਚ ਖੰਡ ਦੀ ਗੱਲ ਕਰਦੇ ਪਿਆ ਧਰਮ ਖੰਡ ਪਹਿਲਾ ਖੰਡ ਹੈ ਪਰ ਜਦੋਂ ਇਹ ਸੀ ਕਹਾਂਗੇ ਜੀ ਪਹਿਲਾ ਖੰਡ ਇਹਦੇ ਸੱਚ ਖੰਡ ਦੀ ਗੱਲ ਹੈ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਪਰ ਇਹ ਤਾਂ ਹੈ ਜੇ ਧਰਮ ਖੰਡ ਜੀਵ ਕਰਮ ਕਰਦਾ ਮਹਾਰਾਜ ਕਹਿੰਦੇ ਕਰਮੀ ਕਰਮੀ ਕੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਧਰਮ ਖੰਡ ਵਿੱਚ ਵੀ ਹਜ਼ੂਰ ਉਸ ਖੰਡ ਦਾ ਜ਼ਿਕਰ ਕਰ ਰਿਹਾ ਸਭ ਤੋਂ ਪਹਿਲਾਂ ਮਾਲਕ ਨੇ ਜਿਹੜਾ ਸਾਨੂੰ ਅੱਜ ਬਖਸ਼ਿਸ਼ ਕੀਤੀ ਉਹ ਹੈ ਧਰਮ ਖੰਡ ਆਓ ਧਰਮ ਕੀ ਚੀਜ਼ ਹੈ ਮਰਜ਼ ਕੀਤੀ ਖੰਡ ਦਾ ਅਰਥ ਭਾਗ ਹਿੱਸਾ ਕਿਉਂਕਿ ਇਹ ਸ਼ਬਦ ਜਪਜੀ ਸਾਹਿਬ ਵਿੱਚ ਪਹਿਲਾਂ ਆ ਚੁੱਕਾ ਹੈ ਤੇ ਮੈਂ ਆਪ ਜੀ ਨੂੰ ਉਸ ਦਿਨ ਇਹ ਬੇਨਤੀ ਇਸ਼ਾਰੇ ਵੀ ਕੀ ਕਰਦਾ ਆਇਆ ਕਿ ਅਸਲ 'ਚ ਜਿਵੇਂ ਮੰਨੇ ਚ ਦਾ ਜ਼ਿਕਰ ਆਇਆ ਹਜ਼ੂਰ ਨੇ ਕਿਹਾ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਇਸ ਤੋ ਅਗਾ ਕਿਆ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਉਤੇ ਸ਼ਬਦ ਗੁਰੂ ਜੀ ਨੇ ਧਰਮ ਵਰਤਿਆ ਉਹਦਾ ਸੰਬੰਧ ਧਰਮ ਨਾਲ ਹੈ ਉਹ ਸੰਕੀਰਣਤਾ ਦੀਆਂ ਪਗ ਡੰਡੀਆਂ ਤੇ ਪੰਥਾਂ ਤੇ ਨਹੀਂ ਚੱਲਦਾ ਸ਼ਬਦ ਉੱਥੇ ਧਰਮ ਵਰਤਿਆ ਉਸ ਤੋਂ ਬਾਅਦ ਅਸੀਂ ਇੱਕ ਸ਼ਬਦ ਫੇਰੇ ਪੜਿਆ ਜਦੋਂ ਪੰਜ ਪ੍ਰਵਾਨ ਵਿੱਚ ਆਏ ਤੇ ਰਾਤ ਨੂੰ ਇਸ਼ਾਰਾ ਕੀਤਾ ਉੱਥੇ ਇੱਕ ਸ਼ਬਦ ਗੁਰਦੇਵ ਨੇ ਵਰਤਿਆ ਕਿ ਅਸਲ 'ਚ ਇਹ ਜਿਤਨੀ ਵੀ ਧਰਤੀ ਹੈ ਜਿੰਨੀਆਂ ਵੀ ਧਰਤੀਆਂ ਨੇ ਇਹਨਾਂ ਨੂੰ ਕਿਸੇ ਬਲਦ ਨੇ ਨਹੀਂ ਚੱਕਿਆ ਇਹ ਸਿਰਫ ਤੇ ਸਿਰਫ ਧਰਮ ਦੇ ਸਹਾਰੇ ਤੇ ਨੇ ਉੱਥੇ ਵੀ ਗੁਰੂ ਜੀ ਨੇ ਸ਼ਬਦ ਧਰਮ ਵਰਤਿਆ ਜਿਹੜਾ ਕੱਲ ਸੀ ਵਾਚਿਆ ਸੀ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂਤ ਉੱਥੇ ਵੀ ਸ਼ਬਦ ਧਰਮ ਆਇਆ ਉਸ ਤੋਂ ਬਾਅਦ ਇਹ ਧਰਮ ਸ਼ਬਦ ਗੁਰੂ ਜੀ ਨੇ ਅਮੁੱਲ ਧਰਮ ਅਮੁੱਲ ਦੀਵਾਨ ਸ਼ਬਦ ਵੀ ਵਰਤਿਆ ਉੱਥੇ ਵੀ ਧਰਮ ਆਇਆ ਫਿਰ ਅਸੀਂ ਉਹ ਜਿੱਦਨ ਆ ਪੌੜੀ ਦਾ ਪਾਠ ਕੀਤਾ ਸੋ ਦਰ ਵਾਲੀ ਦਾ ਗਾਵੇ ਰਾਜਾ ਧਰਮ ਦੁਆਰੇ ਉੱਥੇ ਵੀ ਧਰਮ ਸ਼ਬਦ ਆਇਆ ਹੁਣ ਇੱਥੇ ਸਤਿਗੁਰੂ ਨੇ ਜਿਹੜਾ ਪੂਰੇ ਦਾ ਪੂਰੀ ਇੱਕ ਪੌੜੀ ਜਿਹੜੀ ਹੈ ਉਹ ਧਰਮ ਖੰਡ ਨਾਲ ਧਰਮ ਸ਼ਬਦ ਦੀ ਵਿਆਖਿਆ ਪਹਿਲਾਂ ਧਰਮ ਕੀ ਹੈ ਆਪ ਨੂੰ ਮੈਂ ਬੇਨਤੀ ਕਰਾਂ ਜਦੋਂ ਧਰਮ ਸ਼ਬਦ ਹੁੰਦਾ ਹੈ ਸਾਡਾ ਇੱਕੋ ਦਮ ਧਿਆਨ ਜਾਂਦਾ ਹੈ ਵੱਖ-ਵੱਖ ਜਿਹੜੇ ਮਤ ਨੇ ਮੰਨ ਲਓ ਸਿੱਖ ਧਰਮ ਇਸਲਾਮ ਧਰਮ ਹਿੰਦੂ ਧਰਮ ਅਸਾਈ ਧਰਮ ਬੁੱਧ ਧਰਮ ਉਸ ਦਿਨ ਕਿਹਾ ਹਾਲਾਂ ਬੁੱਧ ਆਤਮਾ ਤੇ ਪਰਮਾਤਮਾ ਬਾਰੇ ਚੁੱਪ ਨਹੀਂ ਗੱਲ ਕਰਦੇ ਇਸ ਦੀ ਪਰ ਧਰਮ ਲੋਕ ਕਹਿੰਦੇ ਆ ਜੈਨ ਧਰਮ ਇੱਕ ਤਾਂ ਇਹ ਸੰਪਰਦਾਵਾਂ ਪਰ ਅਸਲ 'ਚ ਜਿਹੜਾ ਧਰਮ ਲਫ਼ਜ਼ ਹੈ ਇਹ ਅਰਬੀ ਦਾ ਨਹੀਂ ਸਾਨੂੰ ਪਤਾ ਹੈ ਪੱਛਮ ਦਾ ਨਹੀਂ ਇਹ ਪੂਰਬ ਦਾ ਹੈ ਸੰਸਕ੍ਰਿਤ ਦੀ ਧਰੀ ਧਾਤੂ 'ਚੋਂ ਇਹ ਲਫ਼ਜ਼ ਪੈਦਾ ਹੋਇਆ ਬਣਿਆ ਕਿ ਧਰਮ ਤੇ ਧਰਮ ਦਾ ਲਫ਼ਜ਼ੀ ਅਰਥ ਸਿਰਫ ਇਨਾ ਕਹਿ ਧਾਰਨ ਕਰਨਾ ਧਰਮ ਦਾ ਅਰਥ ਧਰੀ ਧਾਤੂ ਤੋਂ ਬਣਿਆ ਧਰਮ ਦਾ ਅਰਥ ਧਾਰਨ ਕਰਨਾ ਸਹਾਰਾ ਦੇ ਰਿਹਾ ਜੋ ਮੈਂ ਆਪ ਨੂੰ ਫਿਰ ਅਰਜ਼ ਕਰਾਂ ਧਰਮ ਦਾ ਅਰਥ ਧਾਰਨ ਕਰਨਾ ਉੰਜ ਅਸੀਂ ਧਰਮ ਦੀ ਗੱਲ ਕਰਾਂਗੇ ਜਿਹੜੀ ਬਾਣੀ 'ਚ ਵੀ ਕਹੀ ਹੈ ਹਾਲ ਇੱਕ ਧਰਮ ਨੇ ਧਰਮ ਦੀ ਪਰਿਭਾਸ਼ਾ ਆਪਣੇ ਆਪਣੇ ਢੰਗ ਨਾਲ ਦਿੱਤੀ ਜਿਹਦਾ ਜ਼ਿਕਰ ਆਸਾਂ ਕੀ ਵਾਰ ਚ ਹੁੰਦਾ ਹੈ ਮੁਸਲਮਾਨਾ ਸਿਬਤ ਸ਼ਰੀਅਤ ਪੜ ਪਰ ਕਰੇ ਵਿਚਾਰ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾ ਲਾਹੀ ਸਾ ਦਰਸ਼ਨ ਰੂਪ ਅਪਾਰ ਤੀਰਥ ਨਾਵੇਂ ਅਰਚਾ ਪੂਜਾ ਅਗਰ ਵਾਸ ਬਹਿਕਾਰ ਸੋਗੀ ਜੋਗੀ ਸੁਨ ਧਿਆਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੈ ਸੰਸਾਰ ਇਹ ਚਲੋ ਇਹ ਚਾ ਤਿੰਨ ਚਾਰ ਧਰਮਾਂ ਦੇ ਜ਼ਿਕਰ ਆ ਗਿਆ ਅਖੀਰ ਤੇ ਜਿਹੜੀ ਖੀਰ ਵਾਲੀ ਤੁਕ ਹੈ ਵਿੱਚੋਂ ਛੱਡ ਕੇ ਚੋਰਾਂ ਜਾਰਾਂ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਲਾਹਣ ਇਹਦਾ ਮਤਲਬ ਇੱਕ ਸ਼ਰੀਅਤ ਦੀ ਗੱਲ ਕਰ ਰਿਹਾ ਹੈ ਦੂਸਰਾ ਤੀਰਥ ਨਾਵੇਂ ਹੈ ਤੇ ਅਰਚਾ ਪੂਜਾ 'ਚ ਫਸਿਆ ਤੀਸਰਾ ਸੁੰਨ ਦੀ ਗੱਲ ਕਰਦਾ ਪਰ ਕਾਇਆ ਕਾ ਆਕਾਰ ਪੁਰਨੀਆਂ 'ਚ ਬਣਾਉਂਦਾ ਚੌਥਾ ਦਾਨੀ ਹੈ ਸੱਚਮੁੱਚ ਉਹ ਦਾਨ ਦੀ ਗੱਲ ਕਰਦਾ ਹੈ ਪਰ ਗੁਰੂ ਨਾਨਕ ਸਾਹਿਬ ਇਹਦੀ ਖੁੱਲ ਕੇ ਵਿਆਖਿਆ ਕਰਦੇ ਕਹਿੰਦੇ ਆ ਕਿ ਅਸਲ ਚ ਧਰਮ ਆ ਹੈ ਕਿ ਨਾਨਕ ਭਗਤਾ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਫਿਰ ਬੇਨਤੀ ਇੱਥੇ ਯਾਦ ਰੱਖੋ ਇੱਥੇ ਮੁਸਲਮਾਨ ਸ਼ਬਦ ਨਹੀਂ ਵਰਤਿਆ ਹਿੰਦੂ ਨਹੀਂ ਵਰਤਿਆ ਜੋਗੀ ਨਹੀਂ ਵਰਤਿਆ ਸਿੱਧਾ ਸ਼ਬਦ ਵਰਤਿਆ ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦੀ ਸਲਾਉਣ ਦੀ ਭੁੱਖ ਹੈ ਤੇ ਸੱਚੇ ਵੇ ਉਹ ਸਦੀਵ ਕਾਲ ਆਨੰਦ ਵਿੱਚ ਰਹਿੰਦੇ ਨੇ ਤੇ ਉਹ ਹੰਕਾਰੀ ਨਹੀਂ ਭਾਵੇਂ ਸੰਪਰਦਾ ਕੋਈ ਵੀ ਵਰਤੇ ਜਿੱਥੇ ਉਹਨਾਂ ਨੂੰ ਗੁਣਵੰਤਾ ਕੋਈ ਸੱਜਣ ਮਿਲਦਾ ਉਹਦੀ ਪਾ ਖਾਕ ਬਣ ਕੇ ਉਹਦੇ ਤੋਂ ਗੁਣ ਗ੍ਰਹਿਣ ਕਰਦੇ ਆ ਮਾਰਨ ਉੱਥੇ ਉੱਥੇ ਕੋਈ ਬਾਕੀ ਸ਼ਬਦ ਨਹੀਂ ਵਰਤਿਆ ਨਾਨਕ ਭਗਤਾਂ ਸ਼ਬਦ ਵਰਤਿਆ ਭੁੱਖ ਸਲਾਹ ਮੈਂ ਅਰਜ਼ ਕਰਾਂ ਪਹਿਲੀ ਗੱਲ ਧਰਮ ਦਾ ਅਰਥ ਹੈ ਧਾਰਨ ਕਰਨਾ ਹੁਣ ਧਰਮ ਸ਼ਬਦ ਇੰਨਾ ਵਿਸ਼ਾਲ ਹੈ ਗੁਰਮਖੋ ਇਹ ਹਰ ਇੱਕ ਥਾਂ ਤੇ ਜੁੜਦਾ ਹੈ ਇਹ ਦੁਨਿਆਵੀ ਪੱਧਰ ਨਾਲ ਵੀ ਜੁੜ ਰਿਹਾ ਤੇ ਇਹ ਆਧਿਆਤਮਿਕ ਤੇ ਇੱਕ ਅਰਥ ਕੀਤਾ ਧਰਮ ਜਾਂ ਅਰਥ ਸਹਾਰਾ ਧਰਮ ਦਾ ਅਰਥ ਫਰਜ਼ ਵੀ ਹੈ ਧਰਮ ਦਾ ਅਰਥ ਨਿਆਂ ਵੀ ਹੈ ਇਹ ਸਾਰੇ ਸ਼ਬਦ ਨੇ ਜਿਵੇਂ ਅਸੀਂ ਬਾਣੀ ਚ ਪਾਠ ਕਰਨੇ ਆ ਇਹ ਅੱਗੇ ਮੈਂ ਬੇਨਤੀ ਕਰਾਂਗਾ ਗੁਰਬਾਣੀ ਚ ਧਰਮ ਦੇ ਅਰਥ ਕੀ ਨੇ ਅਸ ਇੱਕ ਤਾਂ ਅਸੀਂ ਸੰਪਰਦਾਇਕ ਅਰਥ ਕਰਨੇ ਆ ਕਿ ਇਹ ਧਰਮ ਦੂਜਾ ਅਸੀਂ ਕਹਿੰਨੇ ਆ ਮਾਪਿਆਂ ਦਾ ਇਹ ਧਰਮ ਬਣਦਾ ਹੈ ਔਲਾਦ ਦਾ ਇਹ ਧਰਮ ਬਣਦਾ ਹੈ ਰਾਜੇ ਦਾ ਇਹ ਧਰਮ ਬਣਦਾ ਹੈ ਪਰਜਾ ਦਾ ਇਹ ਧਰਮ ਬਣਦਾ ਹੈ ਬ੍ਰਾਹਮਣ ਦਾ ਇਹ ਧਰਮ ਬਣਦਾ ਹੈ ਸੂਰਮੇ ਦਾ ਇਹ ਧਰਮ ਬਣਦਾ ਹੈ ਮੈਂ ਅਰਜ਼ ਕਰਾਂ ਇਹ ਧਰਮ ਸ਼ਬਦ ਹਰ ਥਾਂ ਤੇ ਜੁੜਦਾ ਪਿਆ ਹੈ ਆਓ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਧਰਮ ਲਫ਼ਜ਼ ਦੇ ਕੀ ਭਾਵ ਹੈ ਰੂਹਾਨੀ ਤੌਰ ਤੇ ਉਹ ਆਪਾਂ ਬਾਚਨ ਦਾ ਯਤਨ ਕਰਾਂਗੇ ਤੇ ਮੇਰਾ ਖਿਆਲ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲੇ ਹੋਏ ਅੰਮ੍ਰਿਤ ਬੋਲ ਉਹਦੇ ਤੱਕ ਹੀ ਸਾਨੂੰ ਆਪਣਾ ਆਪ ਸੀਮਤ ਰੱਖ ਕੇ ਗੱਲ ਕਰਨੀ ਚਾਹੀਦੀ ਉੰਜ ਵਿਆਸ ਰਿਸ਼ੀ ਨੇ ਗਰਵ ਕਹੀ ਸੀ ਕਹਿੰਦਾ ਹੈ ਧਰਮ ਨਿਤ ਹੈ ਸੰਸਾਰ ਅਨਿਤ ਹੈ ਸੰਸਾਰ ਬਿਨਸ ਜਾਣੈ ਧਰਮ ਨਿਤਿਆ ਹੈ ਉਹ ਕਦੀ ਵੀ ਜਾਂਦਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਧਰਮ ਦੀ ਗੱਲ ਜਿਹੜੀ ਪਰਿਭਾਸ਼ਾ ਹੈ ਵੱਖ-ਵੱਖ ਲੋਕਾਂ ਦੇ ਕਿੱਤਿਆਂ ਨਾਲ ਜੁੜਿਆ ਵੀ ਧਰਮ ਹੈ ਇੱਕ ਧਰਮ ਵੀ ਦੂਜਾ ਦਖਲ ਨਹੀਂ ਦੇ ਸਕਦਾ ਆਓ ਸ਼ਲੋਕ ਪੜੋ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰਗ ਬ੍ਰਾਹਮਣ ਹੈ ਇੱਥੇ ਸ਼ਬਦੰਗ ਦਾ ਲਫ਼ਜ਼ੀ ਅਰਥ ਧਰਮਕ ਹੈ ਇੱਥੇ ਸ਼ਬਦ ਦਾ ਅਰਥ ਬਾਣੀ ਨਹੀਂ ਜੋਗ ਸ਼ਬਦੰਗ ਗਿਆਨ ਸ਼ਬਦੰਗ ਜੋਗੀ ਨੇ ਆਪਣਾ ਧਰਮ ਬਣਾਇਆ ਵੱਧ ਤੋਂ ਵੱਧ ਅਧਿਆਤਮਕ ਗਿਆਨ ਜਾਂ ਕੋ ਉਹ ਗਿਆਨ ਨੂੰ ਇਕੱਤਰ ਕਰਨ 'ਚ ਜ਼ੋਰ ਲਾ ਰਿਹਾ ਹੈ ਵੇਦ ਸ਼ਬਦੰਗ ਬ੍ਰਾਹਮਣ ਹੈ ਬ੍ਰਾਹਮਣ ਦਾ ਧਰਮ ਹੈ ਵੇਦਾਂ ਦਾ ਪਠਨ ਪਾਠਨ ਕਰਨਾ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਖੱਤਰੀ ਦਾ ਜਿਹੜਾ ਧਰਮ ਹੈ ਉਹ ਸੂਰਮ ਗਤੀ ਦੀ ਤਰ੍ਹਾਂ ਸੂਰਮ ਗਤੀ ਪ੍ਰਾਪਤ ਕਰਨੀ ਮੈਦਾਨੇ ਜੰਗ ਵਿੱਚ ਲੜਨਾ ਜੋਗੀ ਦਾ ਧਰਮ ਗਿਆਨ ਬ੍ਰਾਹਮਣ ਦਾ ਧਰਮ ਵੇਦ ਖੱਤਰੀ ਦਾ ਧਰਮ ਸੂਰ ਸੂਰਬੀਰਤਾ ਤੇ ਜਿਹੜਾ ਉਸ ਤੋਂ ਬਾਅਦ ਸ਼ੋਦਰ ਹੈ ਉਹਦਾ ਧਰਮ ਗਿਆਨ ਨਹੀਂ ਮੈਂ ਬੇਨਤੀ ਕਰਾਂ ਫਿਰ ਇਹ ਸ਼ਬਦ ਕਹਿ ਰਹੇ ਉਸ ਵੇਲੇ ਸਨ ਉਹਦਾ ਧਰਮ ਗਿਆਨ ਨਹੀਂ ਉਹਦਾ ਧਰਮ ਵੇਦ ਨਹੀਂ ਉਹਦਾ ਧਰਮ ਸੂਰਮ ਗਤੀ ਨਹੀਂ ਸ਼ੋਦਰ ਦਾ ਧਰਮ ਇਹ ਵੇ ਕਿ ਉਹਨੇ ਦੂਜਿਆਂ ਦੀ ਕਿਰਤ ਕਰਨੀ ਹੈ ਪਰ ਬਾਬਾ ਜੀ ਨੇ ਪਹਿਲੀ ਵਾਰ ਕਿਹਾ ਕਿ ਇਹ ਬੰਦੇ ਨੂੰ ਦਰਜਾ ਬਦਰਜਾ ਵੰਡ ਕੇ ਦਿੱਤੇ ਹੋਏ ਕੰਮਾਂ ਨੂੰ ਜੋੜ ਕੇ ਰੋਖਾਨੀ ਧਰਮ ਤੋਂ ਵਿਰਵਾ ਕਰਨਾ ਇਹ ਬਿਲਕੁਲ ਧਰਮ ਨਹੀਂ ਧਰਮੀ ਕੇਵਲ ਉਹ ਵੇ ਜਿਹੜਾ ਇੱਕ ਸ਼ਬਦ ਵੀ ਜੁੜ ਜਾਂਦਾ ਹੈ ਫਿਰ ਬੇਨਤੀ ਕਿ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੋਦਰ ਸ਼ਬਦੰ प्राकृत है सर्व शब्दं शब्द धर्म एक है फिर बेनती थे शब्द अर्थ सर्व शब्दं एक शब्दं एक शब्दंग एक ओंकार एक शब्दंग आद सच जुगाद सच ਨਾਨਕ ਹੋਸੀ ਪੀ ਸੱਚ ਜਪੋ ਤਾਂ ਏਕੋ ਨਾਮਾ ਕਹਿੰਦੇ ਨੇ ਕਿਸੇ ਨੂੰ ਕੋਈ ਹੱਕ ਨਹੀਂ ਕਿ ਨਾਮ ਤੋਂ ਵਿਰਵਿਆਂ ਕਰੇ ਅਸਲ ਚ ਧਰਮ ਹੈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ ਮੈਂ ਉਸ ਦਾ ਸੇਵਕ ਹਾਂ ਜਿਸ ਨੂੰ ਇਸ ਧਰਮ ਦੀ ਸਮਝ ਪੈ ਗਈ ਹੋਰ ਥੋੜਾ ਜਿਹਾ ਚੱਲੀ ਆਪਾਂ ਗੁਰੂ ਸਾਹਿਬ ਤੋਂ ਪੁੱਛਨੇ ਦੇਖੋ ਇੱਕ ਸ਼ਬਦ ਹੈ ਗੁਰੂ ਸਾਹਿਬ ਜੀ ਦਾ ਹੋਰ ਉਸ ਵਿੱਚ ਗੁਰਦੇਵ ਨੇ ਬਚਨ ਕੀਤਾ ਐ ਸੁਖਮਨੀ ਸਾਹਿਬ ਦੋ ਦੋ ਤੁਕਾਂ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਉਹਦੇ ਖੀਰ ਚ ਇਹਦੇ ਵਿੱਚ ਬਚਨ ਹੈ ਮਹਾਰਾਜ ਕਹਿੰਦੇ ਸਰਬ ਧਰਮ ਨੇ ਮੈਂ ਸ੍ਰੇਸ਼ਟ ਧਰਮ ਸਰਬ ਧਰਮ ਜਿੰਨੇ ਵੀ ਧਰਮ ਨੇ ਸਭ ਤੋਂ ਸ੍ਰੇਸ਼ਟ ਧਰਮ ਕੀ ਹੈ ਗੁਰੂ ਜੀ ਕਹਿੰਦੇ ਸਿਰਫ ਦੋ ਗੱਲਾਂ ਉੰਜ ਮੈਂ ਬੇਨਤੀ ਕਰਾਂ ਜਿੰਨੇ ਵੀ ਬਾਹਰ ਮੁਖੀ ਧਰਮ ਨੇ ਐਵੇਂ ਕਿਸੇ ਨੂੰ ਨਿੰਦਣ ਲੱਗ ਪਓ ਅਸਲ ਚ ਹਰ ਧਰਮ ਦਾ ਜਿਹੜਾ ਮੂਲ ਸੀ ਨਾ ਉਹ ਦੋ ਗੱਲਾਂ ਤੇ ਖਲੋਤਾ ਸੀ ਕਿ ਬੰਦਿਆ ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਕਰੀ ਤੇ ਰੱਬ ਦੀ ਯਾਦ ਹਿਰਦੇ ਚ ਵਸਾਈ ਗੁਰੂ ਸਾਹਿਬ ਦਾ ਬਚਨ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਫਿਰ ਆਪਣੇ ਮਨ ਚ ਆਉਂਦਾ ਵੀ ਗੱਲਾਂ ਤਾਂ ਸਿੱਧੀਆਂ ਦੋ ਹੀ ਨੇ ਕਿ ਕੰਮ ਚੰਗੇ ਕਰੋ ਤੇ ਰੱਬ ਦੀ ਇਬਾਦਤ ਕਰੋ ਫਿਰ ਆ ਖਿੱਚੋ ਤਾਣ ਕਿੱਥੋਂ ਆ ਗਈ ਇਹ ਝਗੜਾ ਕਲੇਸ਼ ਕਿੱਥੋਂ ਖਦਾ ਪੈਦਾ ਹੋ ਗਿਆ ਇਸ ਦੇ ਕਈ ਕਾਰਨ ਨੇ ਹੁਣ ਆਪਾਂ ਜਪਜੀ ਸਾਹਿਬ ਦੇ ਜਿੱਦਨ ਦੇ ਅਰਥ ਕਰ ਰਹੇ ਆ ਬਾਕੀਆਂ ਨੇ ਵੀ ਅਰਥ ਕੀਤੇ ਆਪਾਂ ਫਿਰ ਸੰਗਤ ਚ ਕਹਿੰਦੇ ਵੀ ਇੰਜ ਬੰਦਾ ਅਸਲ ਚ ਕੀ ਹੈ ਜਦੋਂ ਪੈਗੰਬਰ ਗੁਰੂ ਮਹਾਪੁਰਖ ਆਪਣੇ ਅੰਦਰ ਦੇ ਭਾਵ ਨੂੰ ਲਫ਼ਜ਼ਾਂ ਵਿੱਚ ਬਾਹਰ ਕੱਢਦਾ ਸ਼ਬਦ ਨੂੰ ਇਸ ਨੂੰ ਸੁਣਿਓ ਅੰਦਰ ਦੇ ਭਾਵ ਨੂੰ ਲਫ਼ਜ਼ਾਂ ਰਹੀ ਬਾਹਰ ਕੱਢਦਾ ਸੁਣਨ ਵਾਲਾ ਕਈ ਵਾਰੀ ਉਸ ਨੂੰ ਹੋਰ ਭਾਵ ਸਮਝਦਾ ਹੈ ਉਹ ਹੋਰ ਭਾਵ ਸਮਝ ਕੇ ਅੱਗੇ ਨੂੰ ਆਪਣੇ ਭਾਵ ਨਾਲ ਸਮਝਾਉਂਦਾ ਹੈ ਅਗਲਾ ਜਿਹੜਾ ਹੋਰ ਭਾਵ ਨਾਲ ਸਮਝਦਾ ਹੈ ਕਈ ਵਾਰੀ ਕੀ ਹੁੰਦਾ ਹੈ ਸ਼ਬਦ ਮੁੱਢ 'ਚ ਭਾਵ ਕੁਝ ਹੋਰ ਰੱਖਦਾ ਹੈ ਸਦੀਆਂ ਲੰਘਣ ਤੋਂ ਬਾਅਦ ਲੋਕੀ ਆਪਣੋ ਆਪਣੇ ਢੰਗ ਨਾਲ ਆਪਣੀ ਭਾਵਨਾ ਨਾਲ ਚੱਲ ਪੈਂਦੇ ਇਹੀ ਹੈ ਨਾ ਜੀ ਫਿਰ ਅਰਜ਼ ਕਰ ਮੰਨ ਲਓ ਆਪ ਜੀ ਦੁਨਿਆਵੀ ਤੌਰ ਤੇ ਵਿਚਰਦੇ ਆ ਕਿਸੇ ਨੂੰ ਇਹ ਗੱਲ ਕਹੀ ਆਪ ਜੀ ਦਾ ਭਾਵ ਕੁਝ ਹੋਰ ਹੈ ਸਮਝਣ ਵਾਲਾ ਮੂੰਹ ਵੱਟ ਕੇ ਘਰ ਬਹਿ ਗਿਆ ਤੇ ਅਗਲਾ ਬੰਦਾ ਕਹਿੰਦਾ ਵੀ ਇੰਨੇ ਦਿਨ ਹੋਏ ਮਿਲਿਆ ਨਹੀਂ ਕਦੀ ਗੱਲਬਾਤ ਨਹੀਂ ਕੀਤੀ ਉਹ ਭਰਿਆ ਪਿਆ ਆ ਸੇਬੇ ਵਾਲੇ ਬੰਬ ਦੀ ਤਰ੍ਹਾਂ ਮੈਂ ਚਲੋ ਉਦੋਂ ਪਿਛਲੀ ਵਾਰੀ ਸ਼ਬਦ ਵਰਤਿਆ ਸੀ ਸੱਚੀ ਨਿਆਣੇ ਕੋਈ ਵੀ ਬਹੁਤ ਡਰ ਲੱਗਦਾ ਅੱਜ ਕੱਲ ਮੈਂ ਡਰ ਤਾਂ ਖੇਨਾ ਪਿਆ ਆ ਜਿਹੜੇ ਟੱਚ ਫੋਨ ਆਏ ਨੇ ਨਾ ਹੱਥ ਲਾਓ ਤੇ ਪਤਾ ਨਹੀਂ ਕੀ ਦਾ ਕੀ ਨਿਕਲ ਆਉਣਾ ਇਹ ਦੁਨੀਆ ਵੀ ਟੱਚ ਫੋਨ ਦੀ ਤਰ੍ਹਾਂ ਸੈਂਸਿਟਿਵ ਹੋਈ ਬੈਠੀ ਜੇ ਪਤਾ ਨਹੀਂ ਕਿੰਨੇ ਕੋਈ ਸ਼ਬਦ ਵਰਤਣਾ ਉਦੋਂ ਬਾਅਦ ਉਹਨੂੰ ਮਿਲਣਾ ਹੀ ਬੰਦ ਕਰ ਦਿੰਦਾ ਸੇਬੇ ਵਾਲਾ ਬੰਦ ਆਪਣੇ ਵਰਦੇ ਸਨ ਪਿਛਲੇ ਸਾਲ ਵੀ ਮੈਂ ਕਿਹਾ ਉਹ ਥੋੜਾ ਸੇਬਾ ਬਾਹਰ ਨਿਕਲਿਆ ਹੁੰਦਾ ਸੀ ਬਾਗ ਲੱਗਣ ਦੀ ਦੇਰੇ ਫਟ ਆਪਣੇ ਆਪ ਹੀ ਜਾਂਦਾ ਹੁਣ ਪ੍ਰੋਬਲਮ ਇਹ ਵੇ ਭਾਵ ਕੋਈ ਹੈ ਅਰਥ ਕੋਈ ਸਮਝੀ ਬੈਠਾ ਹੁਣ ਜਿਸ ਭਾਵ ਨਾਲ ਬੰਦਾ ਕਹਿੰਦਾ ਅਗਲਾ ਸਮਝਦਾ ਹੋਰ ਤੇ ਕਈ ਵਾਰੀ ਉਹਨੂੰ ਸਮਝਾਉਣ ਵਾਸਤੇ ਫਿਰ ਕਹਿਣਾ ਪੈਂਦਾ ਭਰਾਵਾ ਤੂੰ ਕੁਝ ਹੋਰ ਸਮਝ ਗਿਆ ਮੈਂ ਗੱਲ ਕੁਝ ਹੋਰ ਭਾਵਨਾ ਚ ਕਹੀ ਸੀ ਮੇਰਾ ਤਰੀਕਾ ਨਹੀਂ ਸੀ ਗੁਰਮਖੋ ਸੱਚ ਜੇ ਧਰਮ ਦੀ ਦੁਨੀਆ 'ਚ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਕੁਰਾਨ ਕਹੇਗਾ 7 ਸਾਲ ਤੇ 9 ਸਾਲ ਦੇ ਸ਼ੀਰਖੋਰ ਬੱਚਿਆਂ ਨੂੰ ਨੀਆਂ ਚਿਣ ਦਿਓ ਪਰ ਇੰਟਰਪ੍ਰੀਟੇਸ਼ਨ ਵਾਲਾ ਕਹਿੰਦਾ ਇਹ ਧਰਮ ਕਹਿ ਰਿਹਾ ਇਸ ਤਰ੍ਹਾਂ ਹੀ ਹੈ ਨਾ ਜੀ ਪਰ ਜਿੰਨੂੰ ਸਮਝ ਗਏ ਥੋੜੀ ਜੀ ਉਸੇ ਧਰਮ ਨਾਲ ਰਿਲੇਟਡ ਕਹਿ ਰਿਹਾ ਇਹ ਧਰਮ ਨਹੀਂ ਸ਼ੇਰ ਮੁਹੰਮਦ ਖਾਨ ਕਹਿ ਰਿਹਾ ਇਹ ਕਹਿਰ ਹੈ ਕਿ ਸ਼ੀਰਖੋਰ ਬੱਚਿਆਂ ਦਾ ਕਤਲ ਕਰਨਾ ਉਹਨਾਂ ਨੂੰ ਮਾਰਨਾ ਉਹਨਾਂ ਨੂੰ ਨੀਹਾਂ 'ਚ ਚਿੰਨਾ ਇਹ ਪਾਪ ਹੈ ਇੱਕੋ ਹੁਣ ਇੱਕ ਕਾਜੀ ਹੋਰ ਤਰੀਕੇ ਨਾਲ ਸਮਝ ਰਿਹਾ ਸ਼ੇਰ ਮੁਹੰਮਦ ਖਾਨ ਹੋਰ ਤਰੀਕੇ ਨਾਲ ਸਮਝ ਰਿਹਾ ਮੈਂ ਬੇਨਤੀ ਕਰਾਂ ਭਾਵ ਅੰਦਰ ਉੱਠਦੇ ਨੇ ਸ਼ਬਦ ਬੰਦੇ ਨੇ ਸ਼ਬਦ ਫਿਰ ਤੁਰਦਾ ਹੈ ਫਿਰ ਲੋਕਾਂ ਨੂੰ ਜਿਵੇਂ ਜਿਵੇਂ ਸਮਝ ਆਉਂਦੀ ਉਸ ਤਰ੍ਹਾਂ ਆਪ ਨੂੰ ਆਪਣੇ ਢੰਗ ਨਾਲ ਅਰਥ ਬਣੀ ਜਾਂਦੇ ਮੈਂ ਫਿਰ ਬੇਨਤੀ ਕਰਾਂ ਸਿਰਫ ਗੱਲਾਂ ਦੋ ਨੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਮਾਤਮਾ ਦਾ ਨਾਮ ਜਪ ਕਰਮ ਨਿਰਮਲ ਕਰ ਇਹ ਤੇ ਹੋਰ ਨਿਰਮਲ ਕਰਮ ਬਾਦ ਵਿੱਚ ਇਹ ਖਰਕਾ ਹਰ ਕੋ ਨਾਮ ਜਪ ਪਹਿਲਾਂ ਹੈ ਤੇ ਮੈਂ ਆਪ ਨੂੰ ਪਹਿਲੇ ਦਿਨ ਕਰਜ਼ ਕੀਤੀ ਸੀ ਕਿ ਜਦੋਂ ਸਿਮਰਨ ਵਿੱਚ ਕੋਈ ਆਤਮਾ ਭਿਜਦੀ ਹੈ ਜਿੰਨੇ ਵੀ ਦੇਵੀ ਗੁਣ ਨੇ ਜਿੰਨੇ ਦੇਵੀ ਗੁਣ ਨੇ ਸੱਚ ਇਹ ਵੇ ਇਸ ਸਿਮਰਨ ਵਿੱਚੋਂ ਨਿਕਲਿਆ ਸਿਮਰਨ ਪਹਿਲਾਂ ਹੈ ਦੇਵੀ ਗੁਣ ਬਾਅਦ ਚ ਪੈਦਾ ਹੋਇਆ ਕਿਉਂਕਿ ਸਿਮਰਨ ਵਾਲੇ ਨੇ ਦੱਸਿਆ ਕਿ ਅਧਿਆਤਮਤਾ ਕੀ ਹੁੰਦੀ ਹੈ ਉਸ ਦਿਨ ਅਸਾਂ ਪੜਿਆ ਹਰ ਸਿਮਰਨ ਲਗ ਬੇਦ ਉਪਾਏ ਉਹ ਇੱਕ ਬਚਨ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਉਹ ਸਿਮਰਨ ਚੋਂ ਨਿਕਲਿਆ ਹੈ ਗੁਰੂ ਸਾਹਿਬ ਕਹਿੰਦੇ ਦੋ ਗੱਲਾਂ ਇੱਕ ਨਿਰਮਲ ਕਰਮ ਦੂਜਾ ਨਾਮ ਹੁਣ ਗੁਰੂ ਸਾਹਿਬ ਨੂੰ ਪੁੱਛਿਆ ਮਾਰੇ ਸਾਨੂੰ ਹੋਰ ਸੌਖਾ ਕਰੋ ਮੰਨ ਲਓ ਅਸੀਂ ਸਮਝਨੇ ਆ ਫਿਰ ਗੁਰੂ ਸਾਹਿਬ ਨਾ ਇੱਕ ਸ਼ਲੋਕ ਕਹਿੰਦੇ ਆ ਸੈਸਕ੍ਰਿਤੀ ਨਹਿ ਬਿਲੰਬ ਧਰਮੰ ਗਾਥਾ ਨਹਿ ਬਿਲੰਬ ਪਾਪੰ ਦਰੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤੰ ਕਿਲਵਿਕ ਨਾਸੰ ਪ੍ਰਾਪਤੰ ਧਰਮ ਲਖਿਆਨ ਨਾਨਕ ਜੇ ਸੋ ਪ੍ਰਸੰਨ ਮਾਧਵੈ ਇੱਥੇ ਸਤਿਗੁਰੂ ਨੇ ਥੋੜਾ ਜਿਹਾ ਹੋਰ ਖੋਲ ਦਿੱਤਾ ਧਰਮ ਕੀ ਗੁਰੂ ਜੀ ਨੇ ਸ਼ਬਦ ਵਰਤਿਆ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਧਰਮ ਕਰਦਿਆਂ ਕਦੀ ਬਿਲੰਬ ਦੇਰੀ ਮਤ ਕਰ ਪਾਪ ਕਰਦਿਆਂ ਜ਼ਰੂਰ ਦੇਰੀ ਕਰ ਪਰਸੋਂ ਸ਼ਾਇਦ ਕਥਾ 'ਚ ਇੱਕ ਬੇਨਤੀ ਕੀਤੀ ਸੀ ਪਰਸੋਂ ਹੀ ਸੀ ਵੀ ਧਰਮ ਅੱਜ ਪਾਪ ਕੱਲ ਤੇ ਮੇਰੀ ਉਸ ਦਿਨ ਬੇਨਤੀ ਸੀ ਵੀ ਇਹਦਾ ਮਤਲਬ ਵੀ ਧਰਮ ਇਹ ਗੱਲ ਕਹਿ ਰਿਹਾ ਹੈ ਕਿ ਕੱਲ ਨੂੰ ਪਾਪ ਕਰ ਲਿਓ ਇਹ ਖੁੱਲ ਦੇ ਰਿਹਾ ਛੋਟ ਦੇ ਰਿਹਾ ਤੇ ਮੈਂ ਇੱਕ ਬੇਨਤੀ ਕੀਤੀ ਸੀ ਇਸ ਇਸ ਰਮਜ ਨੂੰ ਸਮਝੀਏ ਧਰਮ ਅੱਜ ਪਾਪ ਕੱਲ ਕਿਉਂਕਿ ਇਹਦੇ ਵਰਤਮਾਨ ਵਿਚਰਤ ਜੇ ਕਰਾਂਗੇ ਕੱਲ ਕਦੀ ਕਿਸੇ ਕੋਲ ਨਹੀਂ ਆਉਣਾ ਜਿਹੜਾ ਕੱਲ ਆਉਣਾ ਵਰਤਮਾਨ ਬਣ ਕੇ ਆਉਣਾ ਕੱਲ ਫਿਰ ਉੱਥੇ ਖਲੋਤਾ ਹੈ ਅੱਜ ਧਰਮ ਅੱਜ ਹੀ ਰਹਿਣਾ ਗੁਰੂ ਜੀ ਕਹਿੰਦੇ ਨੇ ਨੈ ਬਿਲੰਬ ਧਰਮੰ ਬਿਲੰਬ ਪਾਪੰ ਧਰਮ ਕਮਾਉਂਦਿਆਂ ਦੇਰੀ ਨਾ ਕਰੋ ਪਾਪ ਕਮਾਉਂਦਿਆਂ ਜ਼ਰੂਰ ਦੇਰੀ ਕਰੋ ਧਰਮ ਕੀ ਮਹਾਰਾਜ ਕਹਿੰਦੇ ਦ੍ਰਿੜੰਤ ਨਾਮੰਗ ਨਾਮ ਨੂੰ ਦ੍ਰਿੜ ਕਰ ਹਰ ਕੋ ਨਾਮ ਜਪ ਨਿਰਮਲ ਕਰਮ ਦ੍ਰਿੜੰਤ ਨਾਮੰਗ ਤਜੰਤ ਲੋਭੰ ਅਧਰਮੀ ਬਣ ਦਾ ਮੂਲ ਜਿਹੜਾ ਹੈ ਸੱਚ ਇਹ ਉਹ ਲਾਲਚ ਹੈ ਪਾਪ ਹੈ ਇਸੇ ਕਰਕੇ ਬਾਬਾ ਜੀ ਨੇ ਬਚਨ ਕਿਹਾ ਉਦੋਂ ਰਾਮਚਰਿਤ ਮਾਨਸ ਦੀ ਮੈਂ ਇੱਕ ਉਦਾਹਰਨ ਦਿੱਤੀ ਸੀ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋੜੀਐ ਜਬ ਲਗ ਘਟ ਮੈਂ ਪ੍ਰਾਨ ਦ੍ਰਿੜੰਤ ਨਾਮੰ ਤਜੰਤ ਲੋਭੰ ਪਰ ਇਹ ਨਾਮ ਦ੍ਰਿੜੰਤ ਤੇ ਤਜੰਤ ਲੋਭੰ ਦੀ ਮੈਨੂੰ ਕਿਵੇਂ ਜਾਚ ਆਵੇ ਕਹਿਣ ਲੱਗੇ ਸ਼ਰਨ ਸੰਤੰ ਫਿਰ ਬੇਨਤੀ ਜਿਹੜਾ ਧਰਮ ਕਮਾਰਿਆ ਅਧਿਆਤਮਕ ਦੀ ਸ਼ਰਨ ਚ ਚਲਾ ਜਾ ਸ਼ਰਨ ਸੰਤੰ ਕਿਲ ਵਿਖਨਾਸੰ ਤੇਰੇ ਕੀਤੇ ਹੋਏ ਗੁਨਾਹ ਦਾ ਨਾਸ ਹੋ ਜਾਏਗਾ ਪਰ ਗੁਰੂ ਸਾਹਿਬ ਇਹ ਧਰਮ ਕਿੱਥੋਂ ਮਿਲੇਗਾ ਕਹਿਣ ਲੱਗੇ ਇਹ ਧਰਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ ਪ੍ਰਾਪਤੰ ਧਰਮ ਲਖਣ ਇਹ ਹੈ ਧਰਮ ਕੀ ਬਰਬਾਸ਼ਾ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਧਵੈ ਜਿਸ ਉੱਪਰ ਪਾਰ ਬ੍ਰਹਮ ਪਰਮੇਸ਼ਵਰ ਖੁਸ਼ ਹੋਵੇ ਉਹਨੂੰ ਇਹ ਧਰਮ ਮਿਲਦਾ ਹੈ ਉਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਹੋਰ ਬਚਨ ਹੈ ਗੁਰੂ ਅਰਜਨ ਸਾਹਿਬ ਦਾ ਜੀ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਕਲ ਹਰ ਭਵਨ ਮੈਂ ਫਿਰ ਬੇਨਤੀ ਇਹ ਦੋ ਪਹਿਲੀ ਤੁਕ ਸਭ ਕਲ ਉਦਰੀ ਇੱਕ ਨਾਮ ਧਰਮ ਗੁਰੂ ਸਾਹਿਬ ਜੀ ਨੇ ਫਿਰ ਇਸ ਨੂੰ ਕਮਾਨ ਲਈ ਇੱਕ ਤਰੀਕਾ ਦੱਸਿਆ ਗੁਰੂ ਨਾਨਕ ਸਾਹਿਬ ਦਾ ਬਚਨ ਮੈਂ ਸਿਰਫ ਪਹਿਲਾ ਧਰਮ ਸ਼ਬਦ ਸੰਬੰਧੀ ਬੇਨਤੀ ਕੀਤੀ ਬਾਕੀ ਅਸੀਂ ਇਹਦੀ ਵਿਚਾਰ ਕਰਨੇ ਜੋ ਗੁਰੂ ਜੀ ਨੇ ਸਾਨੂੰ ਅੱਜ ਬਖਸ਼ਿਸ਼ ਕੀਤੀ ਮਹਾਰਾਜ ਸ੍ਰੀ ਰਾਗ ਚ ਉਹਨਾਂ ਦਾ ਬਚਨ ਹੈ ਜਿਵੇਂ ਆਪਾਂ ਖੇਤੀ ਨਹੀਂ ਕਰਦੇ ਕਿਰਸਾਨੀ ਕਰਨੇ ਆ ਧਰਮ ਦੀ ਵੀ ਖੇਤੀ ਹੁੰਦੀ ਹੈ ਸੱਚ ਜੀ ਬਾਬਾ ਜੀ ਨੇ ਬਹੁਤ ਕਮਾਲ ਦਾ ਇਹ ਬਚਨ ਕੀਤਾ ਕਹਿਣ ਲੱਗੇ ਇੱਕ ਬੰਦਾ ਆਪਣੀ ਖੇਤ ਨੂੰ ਹੈ ਪਾਣੀ ਲਾਂਦਾ ਫਿਰ ਵੱਤ ਤੇ ਆਉਂਦਾ ਫਿਰ ਉਹਨੂੰ ਵੰਦਦਾ ਹੈ ਉਹਦੇ ਚ ਬੀਜ ਪਾਉਂਦਾ ਹੈ ਫਿਰ ਉਹਦੀ ਸੰਭਾਲ ਕਰਦਾ ਹੈ ਕਹਿੰਦੇ ਨੇ ਉਹ ਕਿਸਾਨ ਤੈਨੂੰ ਅਨੇਕਾਂ ਫਸਲਾਂ ਉਗਾਉਣ ਦਾ ਪਤਾ ਹੈ ਆ ਬੰਦਿਆ ਮੈਂ ਤੈਨੂੰ ਧਰਮ ਦੀ ਫਸਲ ਉਗਾਉਣ ਦੀ ਜਾਇ ਦੱਸਾਂ ਤੇ ਉਹਦੇ ਲਈ ਬਾਹਰ ਦੀ ਧਰਤੀ ਦੀ ਲੋੜ ਨਹੀਂ ਉਹਦੇ ਵਿੱਚ ਆਪਣੇ ਸਰੀਰ ਦੀ ਧਰਤੀ ਵਿੱਚ ਧਰਮ ਦੀ ਫਸਲ ਉਗਦੀ ਹੈ ਇਹ ਸ਼ਬਦ ਹੈ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਉੱਥੇ ਧਰਮ ਸ਼ਬਦ ਨਹੀਂ ਪਰ ਈਮਾਨ ਆਏਗਾ ਈਮਾਨ ਦਾ ਅਰਥ ਵੀ ਧਰਮਕ ਹੈ ਅਮਲ ਕਰ ਧਰਤੀ ਆਪਣੇ ਸਰੀਰ ਦੇ ਵਿੱਚ ਜਿਹੜੇ दैवी ਗੁਣ ਨੇ ਚੰਗੇ ਕਰਮ ਅਸੀਂ ਕਹਿੰਦੇ ਆ ਇਹਨੂੰ ਪ੍ਰੈਕਟੀਕਲ ਤੌਰ ਤੇ ਕਮਾ ਅਸਲੀ ਆਪਣੇ ਕਰਨੀ ਜੀਵਨ ਨੂੰ ਧਰਤੀ ਬਣਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਇਸ ਧਰਤੀ ਦੇ ਵਿੱਚ ਗੁਰੂ ਦੇ ਸ਼ਬਦ ਦਾ ਮੰਤਰ ਦਾ ਨਾਮ ਦਾ ਬੀਜ ਪਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਜਿਵੇਂ ਬੀਜ ਪਾ ਕੇ ਤੂੰ ਪਾਣੀ ਦੇਣਾ ਨਾਮ ਦਾ ਤੁਰ ਅੰਦਰ ਬੀਜ ਪਾ ਇਹਦੇ ਵਿੱਚ ਸਚਿਆਰ ਜੀਵਨ ਦੀ ਸੱਚ ਦਾ ਪਾਣੀ ਰੋਜ਼ ਦਿਆ ਕਰ ਫਿਰ ਬੇਨਤੀ ਇੱਕ ਮਤਲਬ ਅਮਲ ਦੂਜਾ ਨਾਮ ਦਾ ਬੀਜ ਸੱਚ ਕੀ ਆਬ ਨਿਤ ਦੇ ਪਾਣੀ ਖੋਏ ਕਿਰਸਾਨ ਈਮਾਨ ਜਮਾਇ ਲੈ ਤੇਰੇ ਅੰਦਰੋਂ ਧਰਮ ਜੰਮੇਗਾ ਖੋਏ ਕਿਰਸਾਨ ਈਮਾਨ ਜਮਾਇ ਲੈ ਭੀਸ਼ਤ ਦੋਸ਼ਕ ਮੂੜੇ ਇਵ ਜਾਣੀ ਮਤ ਜਾਣ ਸਹਿ ਗੱਲ ਨਹੀਂ ਪਾਇਆ ਮਾਲ ਕੈ ਮਾਣੈ ਰੂਪ ਕੀ ਸ਼ੋਭਾ ਇਤ ਵਿਧੀ ਜਨਮ ਗਵਾਇਆ ਮਹਾਰਾਜ ਕਹਿੰਦੇ ਸ਼ਬਦ ਦੇ ਬੀਜ ਤੋਂ ਧਰਮ ਨਿਕਲਦਾ ਹੈ ਇੱਕ ਹੋਰ ਉਸ ਦਿਨ ਕਿਹਾ ਸੀ ਕਿਉਂਕਿ ਅੱਜ ਧਰਮ ਦੀ ਬਹੁਤ ਦੌੜ ਹੈ ਹਰ ਧਰਮ ਅਸਿਆਦੀ ਵੀ ਉਹਦੀ ਸ਼ਮੂਲੀਅਤ ਹੈ ਚਲੋ ਪਹਿਲਾਂ ਅਜ ਤੱਕ ਤਾਂ ਇਹੀ ਕਾਂਟੋ ਕਲੇਸ਼ ਸੀ ਨਾ ਪ੍ਰਚਾਰ ਕੋਈ ਨਹੀਂ ਹੋਏ ਬੜਾ ਬੁਰਾ ਹਾਲ ਜੇ ਕੋਈ ਪ੍ਰਚਾਰ ਨਹੀਂ ਅੱਜ ਇਹ ਨਹੀਂ ਅਸੀਂ ਕਹਿ ਸਕਦੇ ਪ੍ਰਚਾਰ ਦੇ ਸਾਧਨ ਨਹੀਂ ਕਹਿ ਸਕਨੇ ਜੀ ਜਿਹਦੇ ਕੋਲ ਫੋਨ ਹੈ ਉੱਥੇ ਅਗਲਾ ਉੱਥੇ ਗੱਡ ਕੇ ਨਾਲ ਹੀ ਲਾਈਵ ਹੋ ਜਾਂਦਾ ਸਾਧਨ ਹੈਗਾ ਨਾ ਇੱਥੇ ਦੇਖੋ ਰੇਡੀਓ ਗੁਰਦੁਆਰਾ ਸਾਹਿਬ ਤੋਂ ਚੱਲਦਾ ਨੈਟ ਤੇ ਕਿੰਨੇ ਰੇਡੀਓ ਚੱਲਦੇ ਪਏ ਆ ਪ੍ਰਚਾਰ ਦਾ ਸਾਧਨ ਹੈ ਗੁਰਮਖੋ ਪਰ ਯਾਦ ਰੱਖਿਓ ਜਿੱਦਨ ਦੇ ਸਾਧਨ ਵਧੇ ਉਦੋਂ ਦਾ ਟਿਕਾਅ ਵਧਿਆ ਗੁਰਦੁਆਰਿਆਂ 'ਚ ਜਿੱਦਨ ਦੇ ਸਾਧਨ ਆਏ ਕਿ ਉਦੋਂ ਦਾ ਟਿਕਾ ਬਣਿਆ ਟਿਕਾ ਨਹੀਂ ਉਦੋਂ ਦਾ ਬੰਦਾ ਰਾਤ ਨੂੰ ਵੀ ਤੜਫੀ ਜਾਂਦਾ ਦਿਨੇ ਵੀ ਤੜਫੀ ਜਾਂਦਾ ਗੁਰੂ ਸਾਹਿਬ ਜੀ ਨੇ ਧਰਮ ਦੀ ਗੱਲ ਕਰਦਿਆਂ ਮੈਂ ਫਿਰ ਬੇਨਤੀ ਕਰਾਂਗਾ ਧਰਮ ਦਾ ਅਰਥ ਇੱਕ ਤਾਂ ਫਰਜ਼ ਹੈ ਇਨਸਾਫ ਹੈ ਧਾਰਨ ਕਰਨਾ ਹੈ ਅਸਲ 'ਚ ਇੱਥੇ ਗੁਰੂ ਜੀ ਸਾਨੂੰ ਦੱਸਦੇ ਪਿਆ ਕਿ ਤੂੰ ਧਰਤੀ ਤੇ ਜਿਹੜਾ ਆਇਆ ਇਹ ਧਰਤੀ ਧਰਮਸ਼ਾਲਾ ਅੱਗੇ ਮੈਂ ਬੇਨਤੀ ਕਰਨੀ ਧਰਮਸ਼ਾਲਾ ਕਿਉਂ ਕਿਹਾ ਇਹ ਧਰਮਸ਼ਾਲਾ ਹੈ ਧਰਮ ਦੀ ਮੈਂ ਬੇਨਤੀ ਕੀਤੀ ਧਰਮ ਦੀ ਪਰਿਭਾਸ਼ਾ ਆਏ ਜੋ ਅਸੀਂ ਸ਼ਬਦ ਬਾਣੀ ਚ ਪੜ ਲੈਣ ਗੁਰੂ ਸਾਹਿਬ ਜੀ ਨੇ ਅੱਜ ਸਭ ਤੋਂ ਪਹਿਲਾਂ ਬਖਸ਼ਿਸ਼ ਕੀਤੀ ਇਹ ਪਹਿਲਾ ਖੰਡ ਹੈ ਮੈਂ ਤਾਂ ਇਉਂ ਕਹਾਂਗਾ ਜਿਹੜੀਆਂ ਇਹ ਤਰ੍ਹਾਂ ਪਤ ਪੌੜੀਆਂ ਸਨ ਨਾ ਜੀ ਬਸ ਉਹਦੀ ਵਿਆਖੀ ਗੁਰੂ ਜੀ ਪੌੜੀ ਦਰ ਪੌੜੀ ਅੱਗੇ ਕਰਦੇ ਪਏ ਇਹ ਆਤਮਿਕ ਜੀਵਨ ਦੇ ਚਲਕਾਰੇ ਪਰ ਇੱਥੇ ਜਿਹੜੇ ਸ਼ਬਦ ਆਉਂਦੇ ਨੇ ਤਿੱਥੈ ਉਥੈ ਇਹ ਲਫ਼ਜ਼ ਜਿਹੜੇ ਨੇ ਇਹ ਤਿੱਥ ਹੈ ਉਥ ਹੈ ਇਹ ਸ਼ਬਦ ਕਈ ਵਾਰੀ ਇੰਜ ਲੱਗਦਾ ਜਿਵੇਂ ਸਥਾਨ ਵਾਚਕ ਵੀ ਇਸ਼ਾਰਾ ਕਰ ਦੇਖੋ ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਰਾਤੀ ਰੁੱਤੀ ਥਿੱਤੀ ਵਾਰ ਇਹ ਟਾਈਮ ਹੈ ਜੀ ਸਤਿਗੁਰੂ ਇਸ ਪਲੈਨਟ ਦੀ ਗੱਲ ਟਾਈਮ ਤੇ ਸਪੇਸ ਤੋਂ ਸ਼ੁਰੂ ਕਰਦੇ ਆ ਪਹਿਲੀ ਗੱਲ ਇਹ ਟਾਈਮ ਰਾਤੀ ਰਾਤੀ ਰਾਤ ਦਾ ਬਹੁਵਚਨ ਰਾਤਾਂ ਰੁੱਤੀ ਰੁੱਤ ਦਾ ਬਹੁਵਚਨ ਆ 6 ਰੁੱਤਾਂ ਸਨ ਉੱਥੇ ਥਿੱਤੀ ਚੰਦਰਮਾ ਨਾਲ ਸੰਬੰਧ ਥਿੱਤਾ 15 ਵਾਰ ਹਫਤੇ ਦੇ 7 ਵਾਰ ਫਿਰ ਬੇਨਤੀ ਰਾਤਾਂ 6 ਰੁੱਤਾਂ ਥਿੱਤਾਂ ਤੇ ਵਾਰ ਅੱਗੇ ਫਿਰ ਗੁਰਦੇਵ ਨੇ ਤੱਤਾਂ ਦੀ ਗੱਲ ਕੀਤੀ ਇੱਥੇ ਸਿਰਫ ਤਿੰਨ ਤੱਤ ਵਰਤੇ ਚਾਰ ਪਵਨ ਪਾਣੀ ਅਗਨੀ ਪਾਤਾਲ ਪਹਿਲਾ ਰਾਤਾਂ ਫਿਰ ਰੁੱਤਾਂ ਫਿਰ ਥਿੱਤਾਂ ਫਿਰ ਵਾਰ ਫਿਰ ਮਹਾਰਾਜ ਕਹਿੰਦੇ ਖਵਾ ਪਾਣੀ ਅਗ ਤੇ ਫਿਰ ਸ਼ਬਦ ਵਰਤਿਆ ਪਾਤਾਲ ਹਜ਼ੂਰ ਨੇ ਅਗਲਾ ਇਚ ਬਚਨ ਕੀਤਾ ਪਹਿਲਾ ਟਾਈਮ ਫਿਰ ਸਪੇਸ ਤੇ ਸਥਾਨ ਫਿਰ ਨਾਲ ਕਿਹਾ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਟਾਈਮ ਵੀ ਹੈ ਤਤ ਵੀ ਨੇ ਸਮਾਂ ਵੀ ਹੈ ਤੇ ਸਥਾਨ ਵੀ ਬੰਦਾ ਪਿਆ ਰਾਤਾਂ ਬਣਾਈਆਂ ਰੁੱਤਾਂ ਬਣਾਈਆਂ ਥਿਤ ਬਣਾਏ ਵਾਰ ਬਣਾਏ ਸੱਚ ਏਵੇਂ ਪੌਣ ਬਣਾਈ ਪਾਵਣੀ ਬਣਾਇਆ ਪਤਾਲ ਬਣਾਇਆ ਅੱਗ ਬਣਾਈ ਪਰਮਾਤਮਾ ਨੇ ਇਹਦੇ ਵਿੱਚ ਕਿਰਪਾ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਧਰਤੀ ਨੂੰ ਧਰਮਸ਼ਾਲਾ ਦੇ ਰੂਪ ਚ ਵਿਕਸਿਤ ਕਰ ਦਿੱਤਾ ਪਰ ਇੱਥੇ ਸ਼ਬਦ ਆਕਾਸ਼ ਨਹੀਂ ਵਰਤਿਆ ਪਤਾਲ ਹੀ ਵਰਤਿਆ ਕੁਝ ਵਿਦਵਾਨ ਕਹਿੰਦੇ ਨੇ ਪਤਾਲ ਦਾ ਅਰਥ ਚੁਗਿਰਦਾ ਵੀ ਕਰਦੇ ਪਏ ਪਰ ਇਹ ਤਿੰਨ ਤੁਕਾਂ ਸੀ ਵੇਖੀਆਂ ਕਿ ਗੁਰੂ ਜੀ ਨੇ ਇਹ ਧਰਤੀ ਧਰਮਸ਼ਾਲਾ ਬਣਾ ਦਿੱਤੀ ਹੁਣ ਇੱਕ ਤਾਂ ਬੇਨਤੀ ਏ ਕਿ ਇਹ ਰਾਤਾਂ ਰੁੱਤਾਂ ਥਿੱਤਾਂ ਵਾਰ ਇਹ ਆਦ ਸੱਚ ਤੋਂ ਨਹੀਂ ਸਨ ਇਹ ਤਾਂ ਜਦੋਂ ਆ ਹੋਂਦ ਆਈ ਉਦੋਂ ਹੀ ਸ਼ੁਰੂ ਹੋਇਆ ਜੇ ਸੂਰਜ ਬਣਿਆ ਤੇ ਆ ਰੁੱਤਾਂ ਰਾਤਾਂ ਤੇ ਵਾਰ ਦੀ ਗੱਲ ਚੱਲ ਪਈ ਚੰਦਰਮਾ ਤੇ ਥਿੱਤਾਂ ਦੀ ਗੱਲ ਚੱਲ ਪਈ ਗੁਰੂ ਜੀ ਕਹਿੰਦੇ ਨੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਧਰਮਸ਼ਾਲ ਦੇ ਅਰਥ ਦੋ ਹੁੰਦੇ ਆ ਧਰਮਸ਼ਾਲਾ ਜਿਹਨੂੰ ਅਸੀਂ ਕਹਿੰਨੇ ਇੱਕ ਤਾਂ ਧਰਮਸ਼ਾਲ ਦਾ ਅਰਥ ਹੁੰਦਾ ਜਿੱਥੇ ਲੋਕੀ ਰਾਤ ਲੈ ਕੇ ਜਾਂਦੇ ਸਨ ਹਾਂਜੀ ਰੋਟੀ ਫ੍ਰੀ ਮਿਲ ਜਾਂਦੀ ਸੀ ਕਮਰਾ ਫ੍ਰੀ ਮਿਲ ਜਾਂਦਾ ਸੀ ਪਹਿਲਾਂ ਬਿਸਤਰਾ ਲੱਤਾਂ ਮਿਲ ਜਾਂਦਾ ਸੀ ਤੇ ਕਈ ਵਾਰੀ ਕਹਿੰਦੇ ਸਨ ਤੂੰ ਫਲਾਣੇ ਧਰਮਸ਼ਾਲਾ ਚਲਾ ਜਾ ਇੱਕ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਸੀ ਜਿਸ ਸਥਾਨ ਤੇ ਸਵੇਰੇ ਸ਼ਾਮ ਬੈਠ ਕੇ ਪਰਮਾਤਮਾ ਦੀ ਸਿਫਤ ਕੀਰਤਨ ਕਥਾ ਵਿਚਾਰ ਹੁੰਦੀ ਸੀ ਤੇ ਸੱਚ ਇਹ ਉਸ ਤੋਂ ਬਾਅਦ ਫਿਰ ਅਸੀਂ ਸ਼ਬਦ ਗੁਰਦੁਆਰਾ ਆਇਆ ਪਹਿਲਾਂ ਧਰਮਸ਼ਾਲ ਮੈਂ ਬੱਧੀ ਸੱਚ ਧਰਮਸ਼ਾਲ ਹੈ ਗੁਰਸਿੱਖਾਂ ਲੰਦਾ ਭਾਲ ਕੇ ਮਹਾਰਾਜ ਨੇ ਧਰਮਸ਼ਾਲ ਵਰਤਿਆ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਘਰ ਭਾਈ ਗੁਰਦਾਸ ਸਾਹਿਬ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ ਮੈਂ ਬੇਨਤੀ ਕਰਾਂਗਾ ਇੱਕ ਧਰਮਸ਼ਾਲ ਦਾ ਅਰਥ ਜਿੱਥੇ ਧਰਮ ਕਮਾਇਆ ਜਾਂਦਾ ਉੰਜ ਇੱਥੇ ਵੀ ਧਰਮਸ਼ਾਲ ਦਾ ਅਰਥ ਅਸੀਂ ਧਰਮ ਕਮਾਉਣ ਲਈ ਕਾਂਗੇ ਪਿਆਰਿਓ ਬੜੇ ਥਾਂ ਐਸੇ ਨੇ ਆਪਾਂ ਦਰਬਾਰ ਸਾਹਿਬ ਵੀ ਜਾਣੇ ਆ ਚਲੋ ਅਸੀਂ ਰਹਿਸ਼ ਦੀ ਗੱਲ ਸਮੇਂ ਦੇ ਨਾਮ ਨਾਲ ਬਣ ਗਿਆ ਉੱਥੇ ਲੰਗਰ ਛਕਦੇ ਕੋਈ ਪੈਸਾ ਨਹੀਂ ਚਾਰਾਂ ਨੁਕਰਾਂ ਤੇ ਪਾਣੀ ਲੈ ਕੇ ਬੈਠਿਆ ਕੋਈ ਪੈਸਾ ਨਹੀਂ ਜਲ ਲੈ ਕੇ ਬੈਠਿਆ ਇਸ਼ਨਾਨ ਕਰੋ ਜਿੱਥੇ ਮਰਜ਼ੀ ਬੈਠੋ ਪਰ ਇੱਕ ਕੰਮ ਕਰੋ ਜੇ ਇੰਨਾ ਕੁਝ ਸਭ ਕੁਝ ਤੁਹਾਡੇ ਲਈ ਫ੍ਰੀ ਕੀਤਾ ਪਿਆ ਇਨਸਾਨੋ ਇੱਥੇ ਦੋ ਘੜੀਆਂ ਬੈਠ ਕੇ ਰੱਬ ਦੀ ਗੁਰੂ ਰਾਮਦਾਸ ਦੀ ਦਿੱਤੀ ਦਾਤ ਵਿੱਚੋਂ ਧਰਮ ਵੀ ਕਮਾਵੋ ਸਹੂਲਤਾਂ ਦੇ ਦਿੱਤੀਆਂ ਹੁਣ ਉਸ ਉਹ ਜਿਹੜੀ ਧਰਮਸ਼ਾਲਾ ਹੈ ਜਿਹੜੀ ਕੋਈ ਵੀ ਉਸ ਵਿੱਚ ਸਹੂਲਤ ਹੈ ਚਲੋ ਬਿਸਤਰਾ ਮਿਲ ਗਿਆ ਰੋਟੀ ਮਿਲ ਗਈ ਪਰ ਆ ਜਿਹੜੀ ਧਰਮਸ਼ਾਲਾ ਹੈ ਇਹਦੇ ਵਿੱਚ ਵੀ ਸਹੂਲਤਾਂ ਨੇ ਜੇ ਰੱਬ ਨੇ ਰਾਤ ਦੀ ਸਹੂਲਤ ਨਾ ਬਣਾਈ ਹੁੰਦੀ ਬੰਦਿਆ ਤੂੰ ਆਰਾਮ ਕਿਵੇਂ ਕਰਦਾ ਜੇ ਦਿਨ ਦੀ ਸਹੂਲਤ ਨਾ ਬਣਾਈ ਹੁੰਦੀ ਤੂੰ ਕੰਮ ਕਿਵੇਂ ਕਰਦਾ ਇਹਨੂੰ ਗੁਰੂ ਨੇ ਬੰਦੇ ਲਈ ਰੱਬ ਦੇ ਬਣਾਏ ਕੋਈ ਖਡਾਵੀ ਤੇ ਖਡਾਵਾ ਕਿਹਾ ਹੈ ਜਿਹੜਾ ਅੱਗੇ ਆਵੇਗਾ ਪਵਨ ਗੁਰੂ ਇਹ ਇਹ ਇਹ ਚੇਤੇ ਰੱਖਿਓ ਧਰਮਕੰਡ ਫਿਰ ਸ਼ਲੋਕ 'ਚ ਪਹੁੰਚਣਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਹੁਣ ਰਾਤ ਬਣਾ ਦਿੱਤੀ ਰੁੱਤ ਬਣਾ ਦਿੱਤੀ ਇਹ ਤਾਂ ਪਹਿਲੀ ਗੱਲ ਸਮਾਂ ਦੇ ਦਿੱਤਾ ਮੈਂ ਇੰਜ ਬੇਨਤੀ ਕਰਾਂਗਾ ਮੌਸਮ ਟਾਈਮ ਪ੍ਰਮਾਤਮਾ ਨੇ ਤੈਨੂੰ ਦਿੱਤਾ ਉਸ ਤੋਂ ਬਾਅਦ ਤੈਨੂੰ ਪਾਣੀ ਦਿੱਤਾ ਪੌਣ ਦਿੱਤੀ ਅੱਗ ਦਿੱਤੀ ਤੈਨੂੰ ਇੰਨੀਆਂ ਬਖਸ਼ਾਂ ਕੀਤੀਆਂ ਪਰ ਇਹ ਸਭ ਕੁਝ ਦੇ ਕੇ ਟਾਈਮ ਦੇ ਕੇ ਸਥਾਨ ਦੇ ਕੇ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਇਸ ਸਾਰਿਆਂ ਵਿੱਚ ਜਿਹੜੀ ਚੀਜ਼ ਆ ਪਲੈਨਟ ਪੈਦਾ ਕੀਤਾ ਇਹਦਾ ਨਾਮ ਧਰਮਸ਼ਾਲਾ ਰੱਖਿਆ ਇਹਦਾ ਮਤਲਬ ਇਹ ਸੀ ਬੰਦਿਆ ਤੂੰ ਸਰੀਰ ਲੈ ਕੇ ਆਇਆ ਤੇ ਇੱਥੇ ਧਰਮ ਕਮਾ ਕੇ ਜਾਈ ਫਿਰ ਬੇਨਤੀ ਧਰਮਸ਼ਾਲਾ ਹੈ ਪਰ ਪਿਛਲੇ ਦਿਨ ਸੀ ਬੇਨਤੀ ਕੀਤੀ ਸੀ ਜੀ ਆਪਾਂ ਬੈਠੇ ਸੀ ਇਕੱਠੇ ਭਾਈ ਸਾਹਿਬ ਬੇਟੇ ਨਿੰਦਰ ਸਿੰਘ ਜੀ ਹੋਣੀ ਗੱਲ ਚੱਲ ਪਈ ਵੀ ਜਿਵੇਂ ਨਾ ਧਰਮਸ਼ਾਲਾ ਸੱਚੀ ਮੁੱਚੀ ਸਾਧੂਆਂ ਲਈ ਸੀ ਸਾਧੂ ਦਰਤ ਗੁਰਮਖੋ ਕਿਸ ਸੰਪਰਦਾਨ ਨਾਲ ਕਰਿਓ ਇਹ ਇਬਾਦਤ ਲਈ ਬੰਦਗੀ ਲਈ ਸੀ ਇੱਥੇ ਬਿਰਤੀ ਬਦਲਦੀ ਗਈ ਇਹ ਦੇਵਤੇ ਕੁੱਟ ਕੇ ਭਜਾ ਦਿੱਤੇ ਇੱਥੇ ਦੈਂਤਾਂ ਨੇ ਕਬਜ਼ਾ ਕਰ ਲਿਆ ਸੱਚੀ ਜੀ ਦੈਂਤ ਗੁਰੂ ਸਾਹਿਬ ਨੇ ਕਿਹਾ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਸਾਧਾਂ ਦੀ ਧਰਤੀ ਚੋਰਾਂ ਨੇ ਕਬਜ਼ਾ ਕਰ ਲਿਆ ਇਹ ਕੱਲਾ ਧਰਤੀ ਮੈਂ ਬੇਨਤੀ ਕਰੇ ਕੱਲਾ ਸਿੱਖਾਂ ਨਾਲ ਜੋੜ ਕੇ ਦੇਖਿਓ ਜਿੰਨਾ ਵੀ ਪਦਾਰਥਵਾਦ ਹੈ ਸਿਰਫ ਇਹ ਰਾਤਾਂ ਰੁੱਤਾਂ ਥਿੱਤਾਂ ਵਾਰ ਪਵਨ ਪਾਣੀ ਜੋ ਕੁਝ ਮਿਲਿਆ ਇਹ ਧਰਤੀ ਧਰਮਸ਼ਾਲ ਸੀ ਪਰ ਮਾੜੀ ਬਿਰਤੀ ਵਾਲੇ ਬੰਦਿਆਂ ਨੇ ਧਰਮਸ਼ਾਲਾ ਤੇ ਕਬਜ਼ਾ ਕਰਕੇ ਜੋ ਕੁਝ ਇਸ ਧਰਮਸ਼ਾਲਾ ਹੁੰਦਾ ਪਿਆ ਸੱਚਮੁੱਚ ਇਹ ਸਰਬ ਵਿਆਪੀ ਧਰਮਸ਼ਾਲਾ ਵੀ ਭ੍ਰਿਸ਼ਟ ਕਰ ਦਿੱਤੀ ਤੇ ਜਿਹੜੀਆਂ ਇੱਕ ਇੱਕ ਸਥਾਨ ਤੇ ਧਰਮਸ਼ਾਲਾ ਸਨ ਖਿਮਾ ਕਰਿਓ ਭ੍ਰਿਸ਼ਟੋ ਵੀ ਕਰ ਦਿੱਤੀਆਂ ਕਾਬਜ ਹੋ ਗਏ ਨਾ ਮਾੜੀ ਬਿਰਤੀ ਵਾਲੇ ਲੋਕ ਮਰਜ ਕਹਿੰਦੇ ਧਰਤੀ ਸਾਧ ਦੀ ਸੀ ਪਰ ਤਸਕਰ ਲੁਟੇਰੇ ਚੋਰ ਆ ਕੇ ਬੈਠ ਗਏ ਚਲੋ ਮੈਂ ਇਸ ਨਾਲ ਨਾ ਸਹਿਮਤ ਨਹੀਂ ਪਰ ਬੁੱਲੇ ਨੇ ਗੱਲ ਕਹੀ ਬੁੱਲਿਆ ਠਾਕੁਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾ ਤੂੜੀ ਪਾਏ ਤਿਉੜੀ ਪਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾ ਤਿਉੜੀ ਪਾਏ ਅਮੀਰ ਜਾਦਿਆਂ ਨੇ ਬੂਵੇ ਅੱਗੇ ਚੋਬਦਾਰ ਖਲਾਏ ਮਲ ਦਰਵਾਜ਼ਾ ਰੱਬ ਸੱਚੇ ਦਾ ਜਿਸ ਤੋਂ ਦਿਲ ਦਾ ਫਿਕਰ ਮਿਟ ਜਾਏ ਧਰਮ ਸਥਾਨ ਤੇ ਕਿਬਾਲ ਨੇ ਕਿਹਾ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਵੇਖੋ ਗੁਰਦੁਆਰਾ ਸਾਹਿਬ ਚਲੋ ਹੁਣ ਇੱਥੇ ਤੁਹਾਡੀ ਸੰਗਤ ਕਰ ਕਰਕੇ ਮੇਰਾ ਲਫ਼ਜ਼ ਵੀ ਬਦਲ ਗਿਆ ਹੁਣ ਜਦੋਂ ਮੈਂ ਇੰਡੀਆ ਜਾ ਕੇ ਗੁਰੂ ਘਰ ਬੋਲਣਾ ਤੇ ਮੈਨੂੰ ਸੰਗਤ ਟੋਕਦੀ ਵੀ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ ਗੁਰਦੁਆਰਾ ਹੀ ਸਾਰੇ ਗੁਰੂ ਘਰ ਹੀ ਕਹਿੰਦੇ ਆ ਨਾ ਪਰ ਸ਼ਬਦ ਵੈਸੇ ਗੁਰਦੁਆਰਾ ਹੀ ਹੈ ਪਿਆਰਿਓ ਗੁਰ ਕੇ ਗ੍ਰਹਿ ਹੈ ਸ਼ਬਦ ਪਰ ਜੋ ਪ੍ਰਚਲਿਤ ਸੀ ਉਹ ਗੁਰਦੁਆਰਾ ਸੀ ਇਸ ਤਰ੍ਹਾਂ ਹੀ ਹੈ ਨਾ ਜੀ ਪਰ ਇੱਥੇ ਸਾਰੀ ਗੁਰੂ ਘਰ ਕਹਿੰਦੇ ਆ ਨਾ ਜੀ ਮੈਂ ਇਹ ਨਹੀਂ ਕੋਈ ਵਿਰੋਧ ਕਰਨਾ ਪਰ ਮੈਨੂੰ ਇੱਥੇ ਵੀ ਕਿਸੇ ਬੀਬੀ ਨੇ ਉੱਥੇ ਉਸ ਗੁਰੂ ਘਰ 'ਚ ਕਿਹਾ ਜੀ ਤੁਸੀਂ ਕਿਉਂ ਗੁਰੂ ਘਰ ਕਹਿੰਦੇ ਹੋ ਤੇ ਮੈਂ ਕਿਹਾ ਵੀ ਹੁਣ ਮੈਂ ਇਹ ਵੀ ਕਹਿਤਾ ਉਸ ਗੁਰੂ ਘਰ ਉਹ ਲਫ਼ਜ਼ ਹੀ ਇੰਨਾ ਕੋ ਚੜ ਚੁੱਕਾ ਫਿਰ ਚਲੋ ਰਹੋ ਵਿਚਾਰ ਹੁਣ ਉਹ ਧਰਮ ਚਾਲ ਜਿਹੜੀ ਹੈ ਬਣਾਣੀ ਬਹੁਤ ਸੌਖੀ ਹੈ ਗੁਰਦੁਆਰਾ ਬਣਾਉਣਾ ਸੌਖਾ ਹੈ ਮੰਦਰ ਬਣਾਉਣਾ ਸੌਖਾ ਹੈ ਆਪਾਂ ਕਹਾਂਗੇ ਸੌਖਾ ਕਿਉਂ ਇੰਨਾ ਕਰਜ਼ਾ ਮਰ ਜਾਂਦੇ ਕਿਸ਼ਤਾਂ ਲਾ ਲਾ ਕੇ ਨਹੀਂ ਪਿਆਰਿਓ ਸੱਚਮੁੱਚ ਬਣ ਜਾਂਦਾ ਹੈ ਧਰਮ ਅਸਥਾਨ ਬਹੁਤ ਛੇਤੀ ਬਣ ਜਾਂਦੇ ਆ ਧਰਮ ਸਥਾਨ ਪੈਸੇ ਨਾਲ ਵੀ ਬਣ ਜਾਂਦੇ ਆ ਡੋਨੇਸ਼ਨ ਨਾਲ ਵੀ ਬਣ ਜਾਂਦੇ ਆ ਪਰ ਧਰਮੀ ਬਣਨ ਵਾਸਤੇ ਕਈ ਜਨਮ ਲੱਗ ਜਾਂਦੇ ਆ ਧਰਮ ਸਥਾਨ ਬਣ ਜਾਏਗਾ ਇਕਬਾਲ ਨੇ ਲਿਖਿਆ ਸੀ ਸ਼ੇਰ ਉਹਦਾ ਮਸਜਿਦ ਤੋਂ ਬਨਾਦੀ ਸ਼ਬ ਭਰ ਮੇ ਫਾਰਸੀ ਦਾ ਲਫ਼ਜ਼ ਸ਼ਬ ਰਾਤੋਂ ਰਾਤ ਤੇ ਸੱਚੀ ਮੁੱਚੀ ਇੱਥੇ ਤੇ ਚਲੋ ਤੁਹਾਨੂੰ ਇੱਕ ਟੂਟੀ ਲਾਣੀ ਹੋਵੇ ਤਾਂ ਵੀ ਸਰਕਾਰ ਤੋਂ ਪੁੱਛ ਕੇ ਆਉਣਾ ਪੈਂਦਾ ਉੱਥੇ ਤੇ ਪਤਾ ਹੀ ਨਹੀਂ ਲੱਗਦਾ ਸਵੇਰੇ ਗੰਦਾ ਨਾਲਾ ਹੁੰਦਾ ਹੈ ਰਾਤੀ ਗੰਦਾ ਨਾਲੋਂ ਸਵੇਰੇ ਝੰਡਾ ਗੱਡ ਕੇ ਸ਼ਹੀਦਾਂ ਦੀ ਥਾਂ ਬਣੀ ਹੁੰਦੀ ਇਸ ਤਰ੍ਹਾਂ ਹੀ ਹੈ ਨਾ ਜੀ ਮਸਜਿਦ ਤੋਂ ਬਨਾਦੀ ਸ਼ਬ ਭਰ ਮੇ ਇਮਾਂ ਕੀ ਹਰਾਰਤ ਵਾਲੋਂ ਨੇ ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਮਾਜ਼ੀ ਬਣ ਨਾ ਸਕਾ ਮੈਂ ਆਪ ਨੂੰ ਬੇਨਤੀ ਕਰਾਂਗਾ ਥੋੜਾ ਜਿਹਾ ਗੁਰੂ ਜੀ ਦੀ ਇਸ ਗੱਲ ਨੂੰ ਇਹ ਨਹੀਂ ਮੈਂ ਬਾਹਰ ਮੁਕੀ ਲਈ ਜਾ ਰਿਹਾ ਇਹ ਪ੍ਰਮਾਤਮਾ ਨੇ ਤੈਨੂੰ ਸਹੂਲਤ ਦਿੱਤੀ ਹੈ ਧਰਮਸ਼ਾਲਾ ਹੈ ਉਹਨੇ ਤੈਨੂੰ ਸਵਾਸ ਦਿੱਤੇ ਇਹ ਦੇਹ ਦਿੱਤੀ ਤੈਨੂੰ ਖਾਣ ਲਈ ਪਦਾਰਥ ਦਿੱਤੇ ਸਭ ਕੁਝ ਦਿੱਤਾ ਬਸ ਇੱਕ ਕੰਮ ਕਰੀ ਤੂੰ ਧਰਮ ਕਮਾਈ ਤੇ ਧਰਮਸ਼ਾਲਾ ਸਿਰਫ ਇੱਕ ਚਾਰ ਦੀਵਾਰੀ ਨਹੀਂ ਸਾਰੀ ਧਰਤੀ ਧਰਮਸ਼ਾਲਾ ਬਣਾ ਦਿੱਤੀ ਤੂੰ ਜਿੱਥੇ ਜਾਏਗਾ ਗੁਰਦੁਆਰਾ ਤੇਰੇ ਨਾਲ ਰਹੇਗਾ ਫਿਰ ਬੇਨਤੀ ਧਰਤੀ ਦਾ ਖਿੱਤਾ ਨਹੀਂ ਪੂਰੀ ਧਰਤੀ ਹੈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ ਇਹ ਧਰਮਸ਼ਾਲਾ ਹੈ ਹੋਰ ਫਿਰ ਮੈਂ ਇਹ ਦੁਬਾਰਾ ਅਰਥ ਕਰਨੇ ਚਾਹਨਾ ਧਰਮਸ਼ਾਲਾ ਦੋ ਕੰਮ ਹੈ ਕਿਹਾ ਜੀ ਇੱਕ ਤਾਂ ਧਰਮ ਕਮਾਇਆ ਜਾਂਦਾ ਹੈ ਇੱਕ ਰਹਿائش ਅਦਕ ਦਿੱਤੀ ਜਾਂਦੀ ਸੀ ਜਿਹੜਾ ਬੰਦਾ ਧਰਮਸ਼ਾਲਾ 'ਚ ਰਹਿੰਦਾ ਸੀ ਨਾ ਉਹ ਇਸ ਤਿਆਰੀ 'ਚ ਰਹਿੰਦਾ ਸੀ ਵੀ ਮੈਂ ਸਦਾ ਨਹੀਂ ਰਹਿਣਾ ਯਾਦ ਰੱਖਿਓ ਬਹੁਤ ਪਿਆਰਾ ਸ਼ਬਦ ਗੁਰੂ ਜੀ ਨੇ ਸਾਨੂੰ ਦਿੱਤਾ ਧਰਮਸ਼ਾਲਾ ਸਹੂਲਤ ਹੈ ਧਰਮਸ਼ਾਲਾ ਸਭ ਕੁਝ ਮਿਲੇਗਾ ਪਰ ਆਪਣੇ ਮਾਈਂਡ ਨੂੰ ਪ੍ਰਪੇਅਰ ਰੱਖੀ ਧਰਮਸ਼ਾਲਾ ਘਰ ਨਹੀਂ ਹੁੰਦਾ ਘਰ ਤੇਰਾ ਹੋਰ ਏ ਇਹ ਧਰਮ ਧਰਮਸ਼ਾਲਾ ਨੇ ਸਿਖਾਣਾ ਹੈ ਘਰ ਕਿਵੇਂ ਪਹੁੰਚਣਾ ਹੈ ਫਿਰ ਅਰਜ਼ ਨੂੰ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਸੀ ਇਹ ਰਾਮਕਲੀ ਰਾਗ ਚ ਆਉਂਦਾ ਹੈ ਸ਼ਲੋਕ ਦੋਏ ਦੀਵੇ 14 ਹਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਖੱਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣ ਖਾਰ ਧਰਮ ਦਲਾਲ ਉੱਥੇ ਵੀ ਯਾਦ ਰੱਖਿਓ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ ਘਰ ਆਏ ਵੱਜੀ ਵਧਾਈ ਸਾਚ ਨਾਮ ਕੀ ਮਿਲੀ ਵਡਾਈ ਫਿਰ ਸੁਣੋ ਧਰਮਸ਼ਾਲਾ 'ਚ ਕੋਈ ਆਉਂਦਾ ਹੈ ਜਿਹੜਾ ਸੱਚੀ ਮੁੱਚੀ ਜਿੰਨੇ ਮੰਜ਼ਲ ਤੇ ਪਹੁੰਚਣਾ ਉਹ ਘਰ ਥੋੜਾ ਬਣਾਉਂਦਾ ਧਰਮਸ਼ਾਲਾ ਉਹਨੂੰ ਪਤਾ ਵੀ ਮੈਂ ਆਇਆ ਮੈਂ ਰਹਿਣਾ ਰਾਤ ਤੇ ਮੈਂ ਅਗਾ ਨਿਕਲ ਜਾਣਾ ਪਰ ਮੈਂ ਇੱਥੋਂ ਵੀ ਕੁਝ ਸਿੱਖ ਕੇ ਜਾਵਾਂ ਮੇਰੀ ਮੰਜ਼ਲ ਕੁਝ ਹੋਰ ਹੈ ਗੁਰਮਖੋ ਇਸ ਧਰਮਸ਼ਾਲਾ ਦੇ ਯਾਤਰੀ ਦੀ ਜੀਵਨ ਦਾ ਥੋੜੀ ਜਿਹੀ ਵਿਆਖਿਆ ਭਾਈ ਗੁਰਦਾਸ ਸਾਹਿਬ ਨੇ ਕੀਤੀ ਮੈਂ ਚਾਰਕ ਸਤਰਾ ਨੇ ਉਹਨਾਂ ਦੇ ਪਵਿੱਤਰ ਬਚਨਾਂ ਵਿੱਚੋਂ ਵਾਟ ਵਟਾਉ ਰਾਤ ਸਰਾਈ ਵਸਿਆ ਅਸੀਂ ਚਲੋ ਧਰਮਸ਼ਾਲਾ ਕਿਆ ਸ਼ਬਦ ਸਰਾਂ ਵਾਟ ਵਟਾਉ ਰਾਤ ਸਰਾਈ ਵਸਿਆ ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਉਹ ਰਾਤ ਪਿਆ ਪਰ ਸੱਚ ਇਹ ਵੇ ਉਹਨੂੰ ਇਹ ਪਤਾ ਮੈਂ ਸਵਕਤੇ ਉੱਠਣਾ ਤੇ ਮੈਂ ਇੱਥੇ ਬੈਠੇ ਨਹੀਂ ਰਹਿਣਾ ਮੈਂ ਚੱਲਣਾ ਧਰਮਸ਼ਾਲਾ ਸਿਰ ਪੜਾ ਹੁੰਦੀ ਏ ਯਾਦ ਰੱਖਿਓ ਇਸ ਪੜਾਂ ਤੋਂ ਚੱਲ ਕੇ ਪਹੁੰਚਣਾ ਉੱਥੇ ਵੇ ਸੱਚਖੰਡ ਵਸੈ ਨਿਰੰਕਾਰ ਧਰਮਸ਼ਾਲਾ ਧਰਮ ਕਮਾਤ ਪਰ ਕਬਜ਼ਾ ਨਹੀਂ ਘਰ ਥੋੜਾ ਜੀ ਘਰ ਤਾਂ ਉੱਥੇ ਵੀ ਤਿੱਥੈ ਭਗਤ ਵਸੈ ਕੇ ਲੋ ਇਹਦੇ ਵਿੱਚ ਵੀ ਗੁਰੂ ਜੀ ਨੇ ਸ਼ਬਦ ਰੱਖ ਧਰਮਸ਼ਾਲਾ ਤੇਰੇ ਠਹਿਰਨ ਵਾਸਤੇ ਨਹੀਂ ਤੂੰ ਆਏ ਇੱਥੇ ਕਮਾ ਕੇ ਅੱਗੇ ਚੱਲ ਭਾਈ ਸਾਹਿਬ ਕਹਿੰਦੇ ਵਾਟ ਬਤਾਓ ਰਾਤ ਸਰਾਈ ਵਸਿਆ ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਰਾਤ ਸਰਾਮ ਚ ਰੁਕਿਆ ਗੁਰਮਖੋ ਸਵੇਰੇ ਦਿਨ ਚੜਿਆ ਤੇ ਇੱਕੋ ਦਮ ਬੇਨਤੀ ਸੁਣਿਓ ਥੋੜੀ ਜੀ ਉਹ ਇੱਕੋ ਦਮ ਆਪਣੇ ਮਾਰਗ ਵੱਲ ਚੱਲਦਾ ਵਾਟ ਵਟਾਉ ਰਾਤ ਸਰਾਈ ਵਸਿਆ ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਨਹਿ ਪਰਾਈ ਤਾਤ ਨਾ ਚਿਤਰ ਹਸਿਆ ਬੇਨਤੀ ਸੁਣੋ ਗੁਰੂ ਬਾਬਾ ਜੀ ਬਹਿ ਕੋਈ ਨਹੀਂ ਉਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਉਹ ਬੰਦਾ ਰਾਤ ਨੂੰ ਰਿਹਾ ਸਵੇਰੇ ਦਿਨ ਚੜਿਆ ਤੇ ਇੱਕੋ ਦਮ ਉੱਠ ਪਿਆ ਨਹਿ ਪਰਾਈ ਤਾਤ ਨਾ ਚਿਤਰ ਹਸਿਆ ਇੱਕ ਰਾਤ ਰਹਿਣਾ ਸਿਆਣਾ ਬੰਦਾ ਕਹਿੰਦਾ ਇਹ ਰਾਤ ਲੈਣਾ ਲੜਨਾ ਕਿਉਂ ਹੈ ਤੇ ਕਈ ਵਾਰੀ ਮੈਂ ਦੇਖਿਆ ਜੀ ਦਰਬਾਰ ਸਵਣ ਜਦੋਂ ਕਥਾ ਕਰੀਦੀ ਹੈ ਨਾ ਕਈ ਵਿਚਾਰੇ ਸਾਰੀ ਸਾਰੀ ਰਾਤ ਕਲਪਦੇ ਹੀ ਰਹਿੰਦੇ ਆ ਉਹ ਜਿਉਂ ਗਾਲਾਂ ਕੱਢਣ ਲੱਗਦੇ ਆ ਕਦੀ ਮੈਨੇਜਰ ਨੂੰ ਕਦੀ ਕਮੇਟੀ ਨੂੰ ਕਦੀ ਕਿਸੇ ਨੂੰ ਉਹਨੇ ਚਿਰ ਨੂੰ ਦੁਪਹਿਰੇ ਦਾ ਕੀਰਤਨ ਹੋ ਜਾਂਦਾ ਉਹਨੂੰ ਸੌਂ ਜਾਂਦੇ ਆ ਜੇ ਪੁੱਛੇ ਜੀ ਕਿਉਂ ਕਹਿੰਦੇ ਰਾਤੀ ਕਮਰਾ ਨਹੀਂ ਮਿਲਿਆ ਸਾਰੀ ਰਾਤ ਲੜਦੇ ਰਹੇ ਜਦੋਂ ਗੁਰੂ ਨਾਲ ਗਰਨ ਕਰਨੀ ਤੋਂ ਸੁੱਤੇ ਹੁੰਦੇ ਆ ਸੱਚੀ ਗੱਲ ਜਈ ਜੇ ਕਿ ਜਦੋਂ ਉੱਠਣ ਦਾ ਵੇਲਾ ਉਦੋਂ ਲੜਾਈ 'ਚ ਪਿਆ ਮਣਾ ਇਹ ਵੀ ਤੇ ਧਰਮਸ਼ਾਲਾ ਰਾਤ ਰਿਹਾ ਸਵੇਰੇ ਉਹਨੇ ਤੁਰਨਾ ਸੀ ਉਹਨੇ ਕੋਈ ਤਾਤ ਨਹੀਂ ਕੀਤੀ ਉਹ ਕਹਿੰਦਾ ਰਾਤ ਰਹਿਣਾ ਕਾਹਦਾ ਅਗਲੀ ਗੱਲ ਹੁਣ ਤੁਰ ਪਿਆ ਮੈਂ ਬੇਨਤੀ ਕਰਾਂ ਧਰਮਸ਼ਾਲੀ ਕੀ ਤੁਰ ਪਿਆ ਰਸਤੇ ਵਿੱਚ ਕਿਸੇ ਦੇ ਬੱਚੇ ਦਾ ਵਿਆਹ ਸੀ ਵਾਜੇ ਵਜਨ ਪੈ ਤੂਤੀਆਂ ਵਜਨ ਨੱਚਣ ਉਹਨੇ ਅੱਖਾਂ ਭਰ ਕੇ ਦੇਖਿਆ ਨੱਚਿਆ ਕੋਈ ਨਹੀਂ ਵੇਖ ਕੇ ਅੱਗੇ ਨਿਕਲ ਗਿਆ ਉਹਨੂੰ ਪੁੱਛਿਆ ਜੀ ਕਿਉਂ ਕਹਿੰਦਾ ਇਹ ਨੱਚੀ ਜਾਣ ਇਹਨਾਂ ਨੇ ਤਾਂ ਘਰ ਸਮਝਿਆ ਮੇਰੀ ਤਾਂ ਮੰਜ਼ਲ ਕੁਝ ਹੋਰ ਹੈ ਉਹ ਅੱਗੇ ਤੁਰ ਪਿਆ ਅਗਾ ਕਿਸੇ ਜਵਾਨ ਦੀ ਮੌਤ ਤੋਂ ਹੀ ਲੋਕ ਢਾਹਾਂ ਮਾਰਦੇ ਸਨ ਸੱਚ ਇਹ ਵੇ ਲੋਕਾਂ ਦੇ ਵਹਿਣ ਪਾਉਂਦਿਆਂ ਦੇਖ ਕੇ ਉਹਨੇ ਅੱਖ ਜ਼ਰੂਰ ਭਰੀ ਇੱਕ ਦਿਨ ਸਭ ਨੇ ਜਾਣਾ ਪਰ ਰੁਕਿਆ ਨਹੀਂ ਕਿਉਂ ਕਹਿੰਦਾ ਮੇਰੀ ਮੰਜ਼ਲ ਕੁਝ ਹੋਰ ਧਰਮਸ਼ਾਲੀਆ ਧਰਮ ਚ ਰਹਿੰਦਾ ਧਰਮਸ਼ਾਲਾ ਚ ਕਿਸੇ ਨਾਲ ਈਰਖਾ ਨਹੀਂ ਦਵੇਸ਼ ਨਹੀਂ ਉਹਨੂੰ ਪਤਾ ਹੈ ਮੇਰੀ ਮੰਜ਼ਲ ਸੱਚਖੰਡ ਵਸਾ ਨਿਰੰਕਾਰ ਹੈ ਪਿਆਰਿਓ ਉਹ ਨਾ ਈਰਖਾ ਨਾ ਦਵੇਸ਼ ਉਹਦੇ ਜਿਉਂਦੇ ਜੀ ਪਰਿਵਾਰ ਵਿੱਚ ਜਨਮ ਹੀ ਹੁੰਦੇ ਨੇ ਵਿਆਹ ਵੀ ਹੁੰਦੇ ਨੇ ਮੌਤਾਂ ਵੀ ਹੁੰਦੀਆਂ ਨੇ ਉਹ ਸਭ ਨੂੰ ਖੰਡਾ ਕੇ ਵੀ ਕਹਿੰਦਾ ਨਾ ਮਣਾ ਜਿਹੜੇ ਰਾਹੀ ਨੇ ਇੱਕ ਥਾਂ ਤੇ ਰੁਕਦੇ ਨਹੀਂ ਹੁੰਦੇ ਭਾਈ ਸਾਹਿਬ ਨੇ ਕਿਹਾ ਧਰਮਸ਼ਾਲਾ ਬੜਾ ਪਿਆਰਾ ਸ਼ਬਦ ਵਰਤਿਆ ਧਰਮਸ਼ਾਲ ਗੁਰੂ ਜੀ ਨੇ ਵਾਟ ਵਟਾਈ ਰਾਤ ਸਰਾਈ ਵਸਿਆ ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਨਹਿ ਪਰਾਈ ਤਾਤ ਨ ਚਿਤਰ ਹਸਿਆ ਮੁਵਾ ਨਾ ਪੁੱਛੈ ਜਾਤ ਵਿਆਹ ਨਾ ਖਸਿਆ ਵਿਵਾਹ ਨਾ ਹਸਿਆ ਦਾਤਾ ਕਰੇ ਜੋ ਦਾਤ ਨਾ ਭੁੱਖਾ ਤਸਿਆ ਧਰਮਸ਼ਾਲਾ 'ਚ ਬੈਠਾ ਕਹਿੰਦਾ ਚੁੱਪ ਕਰਕੇ ਸੁੱਕੀ ਮਿਲੀਏ ਖਾਓ ਆਪਾਂ ਅੱਗੇ ਜਾਣਾ ਸਵੇਰੇ ਤੁਸੀਂ ਪਰੌਂਠੇ ਭਾਲਦੇ ਪਏ ਦੇਖੋ ਉਹਦੀ ਮੰਜ਼ਲ ਹੈ ਨਾ ਦਾਤਾ ਕਰੇ ਜੋ ਦਾਤ ਨਾ ਭੁੱਖਾ ਤਸਿਆ ਫਿਰ ਜਦੋਂ ਚਾਹੁੰਦਾ ਗੁਰਮੁਖ ਸਿਮਰਨ ਬਾਤ ਕਮਲ ਵਿਗਸਿਆ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮਖੋ ਗੁਰੂ ਜੀ ਨੇ ਸ਼ਬਦ ਵਰਤਿਆ ਇਹ ਤੇਰੀ ਧਰਮਸ਼ਾਲਾ ਹੈ ਤੂੰ ਧਰਮ ਕਮਾ ਕਿਵੇਂ ਕਮਾਵਾਂ ਇਹਦਾ ਫਿਰ ਉੱਤਰ ਗੁਰੂ ਜੀ ਨੇ ਦਿੱਤਾ ਤੂੰ ਆਇਆ ਹੈ ਸਹੂਲਤਾਂ ਮਿਲੀਆਂ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਇਹ ਧਰਮ ਇਸ ਕਰਕੇ ਧਰਮਸ਼ਾਲਾ ਮਿਲੀਏ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਧਰਮਸ਼ਾਲਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਦੋਂ ਮੈਂ ਸੋਚਣਾ ਜਦੋਂ ਬੰਦਾ ਨਾ ਨਾ ਮੰਨੇ ਕਈ ਵਾਰੀ ਵੱਡੇ ਵੀ ਹੱਥ ਜੋੜ ਕੇ ਕਹਿੰਦੇ ਨੇ ਔਲਾਦਾਂ ਤੇ ਤੁਸੀਂ ਸਾਡੀਆਂ ਹੀ ਹੋ ਹੁਣ ਹੱਥ ਜੋੜ ਕੇ ਸਾਡੀ ਬੇਨਤੀ ਮੰਨ ਲਓ ਚਲੋ ਮਹਾਰਾਜ ਤੇ ਚਲੋ ਸ਼ਬਦ ਵਰਤਿਆ ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਨਾ ਮਹਾਰਾਜ ਅੱਗੇ ਬੇਨਤੀ ਕਦੀ ਗੁਰੂ ਸਾਹਿਬ ਵੀ ਕਰਦੇ ਆ ਮੈਂ ਸਿੱਖੋ ਤੁਹਾਨੂੰ ਬੇਨਤੀ ਕਰਨ ਆਇਆ ਕਰਦੇ ਆ ਰਾਤ ਨੂੰ ਜਦੋਂ ਸੌਣ ਲੱਗਨੇ ਆ ਨਾ ਕਹਿੰਦੇ ਨੇ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਘਟ ਗਿਆ ਧਰਮਸ਼ਾਲਾ 'ਚ ਇੱਕ ਕੰਮ ਕਰ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹ ਧਰਮਸ਼ਾਲਾ ਇੱਥੇ ਕੁਝ ਕਮਾਣਾ ਇਆਂ ਖਾੜ ਚਲੋ ਹਰ ਲਾਹ ਆਗੇ ਤਿੱਥੇ ਭਗਤ ਬਸੈ ਕੇ ਲੋ ਮੈਂ ਬੇਨਤੀ ਕਰਾਂ ਇਆਂ ਖਾੜ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸਰੈਣਾ ਰੇ ਮਨ ਗੁਰਮਿਲ ਕਾ ਸ਼ਵਾਰੇ ਤੂੰ ਧਰਮਸ਼ਾਲਾ 'ਚ ਕੁਝ ਕੰਮ ਕਰਨਾ ਆਖੇ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਕਿ ਰਾਤੀ ਰੁੱਤੀ ਥਿੱਤੀ ਵਾਰ ਇਹ ਰਾਤਾਂ ਨੇ ਇਹ ਥਿੱਤਾਂ ਨੇ ਇਹ ਤਰੀਕਾਂ ਨੇ ਇਸ ਇਹ ਸਾਰਾ ਸਮਝ ਗਿਣ ਲਈਏ ਮੈਂ ਬੇਨਤੀ ਕਰਾਂ ਮੈਂ ਵੱਖ-ਵੱਖ ਵਿਆਖੇ ਤੇ ਇਹ ਟਾਈਮ ਨਾਲ ਰਿਲੇਟਡ ਨੇ ਭਾਵੇਂ ਰਾਤ ਤੇ ਭਾਵੇਂ ਦਿਨ ਹੈ ਹੈ ਤਾਂ ਸਮਝ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਪਾਣੀ ਦਿੱਤਾ ਪੌਣ ਦਿੱਤੀ ਅੱਗ ਦਿੱਤੀ ਆ ਇੰਨੀ ਸਪੇਸ ਦਿੱਤੀ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਧਰਮਸ਼ਾਲਾ ਥਾਪ ਦਿੱਤੀ ਜੀ ਫਿਰ ਬੇਨਤੀ ਸਥਾਪਨ ਕੀਤੀ ਅਗਲੇ ਬਚਨ ਮਹਾਰਾਜ ਕਹਿੰਦੇ ਫਿਰ ਇਕੱਲਾ ਤੂੰ ਨਹੀਂ ਤਿਸ ਵਿੱਚ ਜੀ ਜੁਗਤ ਕੇ ਰੰਗ ਇਸ ਧਰਮਸ਼ਾਲਾ 'ਚ ਇਕੱਲਾ ਥਰਾ ਤੂੰ ਹੈ ਇੱਥੇ ਅਨੇਕਾਂ ਤਰ੍ਹਾਂ ਦੇ ਜੀ ਨੇ ਜਿਨੂੰ ਅਸੀਂ ਪਿੱਛੇ ਪੜ ਕੇ ਜੀ ਜਾਤ ਰੰਗਾਂ ਕੇ ਨਾਮ ਉਸ ਦਿਨ ਮੈਂ ਕਿਹਾ ਸੀ ਵੀ ਇਹ ਇਹ ਜਿਹੜੀ ਪੰਜ ਪ੍ਰਵਾਨ ਹੈ ਧਰਮਖੰਡ ਹੈ ਇੱਥੇ ਕਈ ਤਰ੍ਹਾਂ ਦੇ ਜੀਵ ਨੇ ਕਈ ਤਰ੍ਹਾਂ ਦੀਆਂ ਬੋਲੀਆਂ ਨੇ ਮੈਂ ਇੱਥੇ ਜੀ ਦਾ ਅਰਥ ਕੇਵਲ ਮਨੁੱਖ ਨਹੀਂ ਕਰਾਂਗਾ ਪਤਾ ਨਹੀਂ ਕਿੰਨੀਆਂ ਕੁ ਜੂਨਾ ਪਰਮਾਤਮਾ ਨੇ ਇਸ ਧਰਤੀ ਧਰਮਸ਼ਾਲਾ 'ਚ ਪੈਦਾ ਕੀਤੀਆਂ ਨੇ ਤਿਸ ਵੀ ਜੀ ਜੁਗਤ ਕੇ ਰੰਗ ਉਹਨਾਂ ਦੇ ਜ਼ਿੰਦਗੀ ਜੀਣ ਦੇ ਤਰੀਕੇ ਵੱਖਰੇ ਵੱਖਰੇ ਆ ਸਾਡਾ ਵੱਖਰਾ ਹੈ ਸਾਨੂੰ ਇਨਸਾਨ ਦੇ ਬੱਚੇ ਨੂੰ ਪਾਣੀ 'ਚ ਡੋਬੋ ਮਰ ਜਾਂਦਾ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਤੇ ਮਰ ਜਾਂਦੀ ਹੈ ਤਰੀਕੇ ਨੇ ਵੱਖਰੇ ਵੱਖਰੇ ਉਹਨਾਂ ਦੇ ਜੀਨ ਦੇ ਢੰਗ ਵੱਖਰੇ ਨੇ ਤਿਸ ਵੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਅਨੇਕਾਂ ਉਹਨਾਂ ਦੇ ਨਾਮ ਨੇ ਇੱਥੇ ਨਾਮ ਦਰਤ ਸਿਮਰਨ ਨਹੀਂ ਕਰਨਾ ਗੁਰਮਖੋ ਹਾਲਾਂ ਬਾਣੀ 'ਚ ਬਹੁਤ ਥਾਵਾਂ ਤੇ ਸ਼ਬਦ ਨਾਮ ਆਇਆ ਉੱਥੇ ਸਿਮਰਨ ਰੂਪ 'ਚ ਵੀ ਆਇਆ ਇੱਥੇ ਗੁਰੂ ਜੀ ਕਹਿੰਦੇ ਤਿੰਨ ਕੇ ਨਾਮ ਅਨੇਕ ਅਨੰਤ ਅਨੇਕਾਂ ਨਾਮ ਨੇ ਪਤਾ ਹੀ ਨਹੀਂ ਕਿੰਨੇ ਕੁ ਨਾਮ ਨੇ ਪਰ ਗੁਰੂ ਜੀ ਕਹਿੰਦੇ ਨੇ ਗੱਲ ਚੇਤੇ ਰੱਖਿਓ ਫਿਰ ਬੇਨਤੀ ਸੁਣੋ ਸਹੂਲਤ ਸਭ ਨੂੰ ਹੈ ਧਰਮਸ਼ਾਲਾ ਸਭ ਲਈ ਹੈ ਜੀਵ ਅਨੇਕਾਂ ਨੇ ਅਨੇਕਾਂ ਤਰੀਕਿਆਂ ਨਾਲ ਰਹਿੰਦੇ ਨੇ ਅਨੇਕਾਂ ਨਾਮ ਨੇ ਪਰ ਇੱਕ ਗੱਲ ਸਭ ਦੀ ਸਾਂਝੀ ਹੋਣੀ ਹੈ ਨਾਮ ਵੱਖਰੇ ਹੋ ਸਕਦੇ ਆ ਬੋਲੀ ਵੱਖਰੀ ਹੋ ਸਕਦੀ ਹੈ ਖਾਣਾ ਵੱਖਰਾ ਹੋ ਸਕਦਾ ਹੈ ਇਲਾਕਾ ਵੱਖਰਾ ਹੋ ਸਕਦਾ ਹੈ ਪਰ ਯਾਦ ਰੱਖੋ ਇੱਕ ਗੱਲ ਸਭ ਦੀ ਸਾਂਝੀ ਹੈ ਕਿਹੜੀ ਕਰਮੀ ਕਰਮੀ ਹੋਏ ਵਿਚਾਰ ਜਿਹੜੇ ਕਰਮ ਕਰਨਾ ਸਭ ਦੀ ਵਿਚਾਰ ਹੋਵੇਗੀ ਕਰਮਾਂ ਵਾਲੀ ਵਿਚਾਰ ਸਭ ਤੇ ਸਰਵ ਵਿਆਪਕ ਸੱਚ ਹੈ ਸਭ ਤੇ ਕਰਮੀ ਕਰਮੀ ਹੋਏ ਵਿਚਾਰ ਜਿਹੜੇ ਤੇਰੇ ਕਰਮ ਨੇ ਤੇਰੇ ਕਰਮਾਂ ਮੁਤਾਬਕ ਜ਼ਰੂਰ ਵਿਚਾਰ ਹੋਵੇਗੀ ਇਹ ਧਰਮਸ਼ਾਲਾ 'ਚ ਤੂੰ ਕਰਕੇ ਕੀ ਗਿਆ ਹੈ ਚਲੋ ਹੁਣ ਤਾਂ ਵੈਸੇ ਬੰਦੇ ਨੂੰ ਡਰਾਉਣ ਵਾਸਤੇ ਨਾ ਚਲੋ ਇੱਥੋਂ ਦਾ ਸਿਸਟਮ ਹੀ ਬੜੇ ਕਮਾਲ ਦਾ ਕੁੱਟ ਦੇ ਘੱਟ ਨੇ ਇਸ ਢੰਗ ਨਾਲ ਬੰਦੇ ਨੂੰ ਜਿੰਨਾ ਇੱਥੋਂ ਦੇ ਕਾਨੂੰਨ ਮੁਤਾਬਕ ਬੰਦਾ ਡਰਦਾ ਹੈ ਨਾ ਜਿਸ ਤਰ੍ਹਾਂ ਰੱਬ ਨੂੰ ਸਰਵ ਵਿਆਪਕ ਵੇਖ ਕੇ ਡਰਨ ਲੱਗ ਪਿਆ ਤੇ ਧਰਤੀ ਧਰਮਸ਼ਾਲਾ ਬਣ ਜਾਏ ਵੱਡੇ ਵੱਡੇ ਬੰਦੇ ਕਹਿੰਦੇ ਗੱਡੀ ਧਿਆਨ ਨਾਲ ਜਾਓਗੇ ਕੈਮਰਾ ਲੱਗਾ ਜੇ ਤੇ ਇਹ ਗੱਲ ਮੈਂ ਹੋਰ ਬੇਨਤੀ ਭਾਈ ਸਾਹਿਬ ਬੇਟਿਆ ਸੱਚ ਏ ਵੇ ਜੇ ਕਹੇ ਨਾ ਵੀ ਧਰਮਸ਼ਾਲਾ ਗੁਰਦੁਆਰੇ 'ਚ ਧਰਮ ਜੇ ਧਰਮ ਹੁੰਦਾ ਤੇ ਗੋਲਕ ਉੱਤੇ ਸਿੱਧਾ ਕੈਮਰਾ ਠਾ ਕਰਕੇ ਕਿਉਂ ਲਾਇਆ ਕਿਉਂਕਿ ਸਾਰੇ ਧਰਮ ਕਮਾਨ ਨਹੀਂ ਹੁੰਦੇ ਜਦੋਂ ਦਰਬਾਰ ਸਾਹਿਬ ਲੰਘਦੇ ਚੋਬਦਾਰ ਕਹਿੰਦਾ ਨਾ ਸਾਧ ਸੰਗਤ ਜੀ ਆਪਣੀ ਆਪਣੀਆਂ ਜੇਬਾਂ ਦਾ ਧਿਆਨ ਰੱਖਿਆ ਜੇ ਉਦੋਂ ਮਨ ਕਹਿੰਦਾ ਵੀ ਕਿੱਥੇ ਮੱਥਾ ਟੇਕਣ ਚੱਲੇ ਆ ਪਹਿਲੇ ਹੀ ਕਹਿੰਦੇ ਨੇ ਚੋਰ ਵੀ ਤੁਹਾਡੇ ਨਾਲ ਹੋ ਸਕਦਾ ਇਹ ਇਸ਼ਾਰਾ ਤੇ ਹੀ ਹੈ ਨਾ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਧਰਮਸ਼ਾਲਾ 'ਚ ਰਹਿ ਕੇ ਕੋਈ ਪਾਪ ਕਮਾਏ ਕੋਈ ਪੁੰਨ ਕਮਾਏ ਪਰ ਸੱਚ ਇਹ ਵੇ ਇਹਨਾਂ ਧਰਮਸ਼ਾਲਾ 'ਚ ਤਾਂ ਪ੍ਰਬੰਧਕ ਪੜਦੇ ਪਾ ਜਾਣਗੇ ਰੱਬ ਦੀ ਧਰਮਸ਼ਾਲਾ 'ਚ ਕੀਤਾ ਹੋਇਆ ਕੰਮ ਕਿਸੇ ਪਰਦਾ ਨਹੀਂ ਪਾਣਾ ਕਿਉਂਕਿ ਆਪ ਵੀ ਸੱਚਾ ਉਹਦਾ ਦਰਬਾਰ ਵੀ ਸੱਚਾ ਹੈ ਉੱਥੇ ਝੂਠ ਚੱਲਣਾ ਕੋਈ ਨਹੀਂ ਕਰਮੀ ਕਰਮੀ ਹੋਏ ਵਿਚਾਰ ਕਰਮਾਂ ਮੁਤਾਬਕ ਉੰਜ ਗੁਰੂ ਸਾਹਿਬ ਨੇ ਦੂਜੀ ਪੌੜੀ 'ਚ ਦੱਸਿਆ ਆਸਾ ਕੀ ਵਾਰ 'ਚ ਕਰਮੀ ਕਰਮੀ ਹੋਏ ਵਿਚਾਰ ਮੈਂ ਬੇਨਤੀ ਕਰਾਂ ਇਹ ਇੱਥੇ ਆਪਾਂ ਦੇਖਾਂਗੇ ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ ਤਿੱਥੇ ਸੋਣ ਪੰਜ ਪ੍ਰਵਾਨ ਵਾਲੀ ਜਿਹੜੀ ਆਉਣੀ ਉੰਜ ਇਹਨਾਂ ਦੋ ਤੁਕਾਂ ਦੇ ਅਰਥ ਆਸਾ ਕੀ ਵਾਰ ਦੀ ਦੂਜੀ ਪੌੜੀ ਚ ਨੇ ਨਾਨਕ ਜੀ ਉਪਾਏ ਕਾ ਕਰਮੀ ਕਰਮੀ ਕੋਈ ਵਿਚਾਰ ਨਾਨਕ ਜੀ ਉਪਾਏ ਕ ਲਿਖ ਨਾਮ ਹੈ ਧਰਮਸ਼ਾਲਾ ਚ ਇੱਕ ਧਰਮ ਹੀ ਬਿਠਾਇਆ ਹੈ ਧਰਮਰਾਜ ਲਿਖ ਨਾਮ ਹੈ ਧਰਮ ਬਹਾਲਿਆ ਉਥੇ ਸੱਚੇ ਹੀ ਕੱਚ ਪਕਾਈ ਉਥੇ ਪਾਏ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵਕ ਕੱਢੇ ਜਜ਼ਮਾਲਿਆ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਖਾਰ ਗਏ ਸੇ ਠੱਗਣ ਵਾਲਿਆ ਲਿਖ ਨਾਮ ਹੈ ਧਰਮ ਵਿਵਾਲਿਆ ਇਹਨੂੰ ਗੁਰੂ ਜੀ ਸ਼ਲੋਕ ਚ ਕਹਿਣਗੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਹੁਣ ਇੱਥੇ ਸ਼ਬਦ ਵਰਤਿਆ ਤਿੰਨ ਕੇ ਨਾਮ ਅਨੇਕ ਅਨੰਤ ਨਾਮ ਵੱਖਰੇ ਨੇ ਪਰ ਕਰਮੀ ਕਰਮੀ ਹੋਏ ਵਿਚਾਰ ਉਹਦੇ ਕੀਤੇ ਕੋਈ ਕਰਮਾਂ ਦੀ ਵਿਚਾਰ ਅਵਸ਼ ਹੋਵੇਗੀ ਤੇ ਮਹਾਰਾਜ ਕਹਿੰਦੇ ਨੇ ਉੱਥੇ ਪਤਾ ਕੀ ਹੈ ਸੱਚਾ ਆਪ ਸੱਚਾ ਦਰਬਾਰ ਇਹ ਦੋ ਚੀਜ਼ਾਂ ਕਿਉਂ ਇੱਕ ਸੱਚਾ ਆਪ ਇੱਕ ਸੱਚਾ ਦਰਬਾਰ ਇਹਨੂੰ ਥੋੜਾ ਜਿਹਾ ਮੇਰੇ ਮਨ ਸੀ ਕਿ ਜਿਵੇਂ ਏਕਾ ਮਾਈ ਜੁਗਤ ਵਿਆਈ ਏਕਾ ਮਾਈ ਜੁਗਤ ਵਿਆਈ ਇਸੇ ਤਰ੍ਹਾਂ ਦੁਨੀਆ ਦੇ ਬਾਦਸ਼ਾਹ ਆਪ ਵੀ ਨੇ ਤੇ ਉਹਨਾਂ ਦੇ ਦਰਬਾਰ ਵੀ ਸਜਦੇ ਨੇ ਸੁਣਿਓ ਦਰਬਾਰ ਵਿੱਚ ਦਰਬਾਰੀ ਨੇ ਕਿਸੇ ਕੋਲ ਫਾਈਨੈਂਸ ਦਾ ਮਹਿਕਮਾ ਵੱਖਰੇ ਵੱਖਰੇ ਨਾ ਪਰ ਕਈ ਵਾਰੀ ਕਹਿੰਦੇ ਆ ਬੰਦਾ ਆਪ ਇਮਾਨਦਾਰ ਬੜਾ ਜੇ ਕੋਈ ਸ਼ੱਕ ਨਹੀਂ ਪਰ ਜਿਹੜਾ ਟੋਲਾ ਇਹਦੇ ਨਾਲ ਰਲਿਆ ਉਹ ਬੇਈਮਾਨਾਂ ਦਾ ਹੈ ਇਸ ਲਈ ਕਹਿੰਦੇ ਆ ਆਪ ਇਮਾਨਦਾਰ ਜਿਵੇਂ ਸਾਡੇ ਹਿੰਦੁਸਤਾਨ ਵਿੱਚ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਆ ਵਿਚਾਰਾ ਚਲੋ ਬੰਦਾ ਜਾਂਦਾ ਉਸ ਤੋਂ ਬਾਅਦ ਲੋਕ ਗੱਲਾਂ ਕਰਦੇ ਆ ਆਪ ਇਹਨਾਂ ਇਮਾਨਦਾਰ ਕਹਿੰਦੇ ਸਨ ਨਾਲ ਦੇ ਬੰਦੇ ਬੇਈਮਾਨ ਨਿਕਲੇ ਯਾਦ ਰੱਖੋ ਰੱਬ ਆਪ ਸੱਚਾ ਹੈ ਉਹਦੇ ਦਰਬਾਰ ਵਿੱਚ ਕੋਈ ਦਰਬਾਰੀ ਰਿਸ਼ਵਤ ਨਹੀਂ ਲੈਂਦਾ ਉਹ ਵੀ ਸੱਚੇ ਨੇ ਦਰਬਾਰ ਵੀ ਸੱਚਾ ਹੈ ਇਹਦੇ ਅਰਥ ਯੂੰ ਹੀ ਕਰ ਲਈਏ ਸੱਚਾ ਆਪ ਸੱਚਾ ਦਰਬਾਰ ਬਾਕੀ ਜਿਤਨੇ ਦਰਬਾਰ ਨੇ ਇਸੇ ਕਰਕੇ ਦਰਬਾਰ ਸ਼ਬਦ ਜਿਹੜਾ ਇਹ ਪਾਤਸ਼ਾਹੀ ਨਾਲ ਸੰਬੰਧਿਤ ਹੈ ਬਾਦਸ਼ਾਹੀ ਨਾਲ ਇਸੇ ਕਰਕੇ ਗੁਰੂ ਨੇ ਬਾਦਸ਼ਾਹ ਦੇ ਦਰਬਾਰ ਕੂੜਿਆਂ ਦੀ ਥਾਂ ਸੱਚੇ ਦਰਬਾਰ ਦੀ ਰੱਬ ਦੀ ਗੱਲ ਕੀਤੀ ਆਪ ਇਸੇ ਕਰਕੇ ਹਰਮੰਦਰ ਸਾਹਿਬ ਨੂੰ ਵੀ ਦਰਬਾਰ ਸਾਹਿਬ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਲੋਕੀ ਦਰਬਾਰ ਸਾਹਿਬ ਕਹਿੰਦੇ ਆ ਕਈ ਕਹਿੰਦੇ ਸਨ ਨਾ ਦਰਬਾਰ ਸਾਹਿਬ ਚੱਲ ਦਰਬਾਰ ਸਾਹਿਬ ਚਲੀਏ ਦਰਬਾਰ ਦਰਥ ਉਹ ਪਾਤਸ਼ਾਹ ਦਾ ਸਿੰਘਾਸਨ ਦਿੱਤੇ ਸੱਚ ਵਰਤਨ ਸੱਚਾ ਆਪ ਸੱਚਾ ਦਰਬਾਰ ਕਿਵੇਂ ਆਪ ਸੱਚਾ ਉਹ ਤੇ ਸਾਨੂੰ ਪਤਾ ਹੀ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਦਰਬਾਰ ਕਿਵੇਂ ਸੱਚਾ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਉਹਦਾ ਦਰਬਾਰ ਵੀ ਸੱਚਾ ਹੈ ਬੈ ਸੱਚਾ ਧਰਮ ਵਿਚਾਰ ਦੂਜਾ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਖਰ ਗੁਣ ਤਾਸ ਮਨ ਜਪੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਖਾਰ ਇਹਦਾ ਮਤਲਬ ਧਰਮ ਰਾਜ ਨੂੰ ਕਿਹਾ ਸੱਚਾ ਧਰਮ ਵਿਚਾਰੀ ਧਰਮ ਰਾਜ ਜਮਦੂਤਾਂ ਨੂੰ ਕਹਿੰਦਾ ਸੱਚਾ ਧਰਮ ਵਿਚਾਰਿਓ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉਣਾ ਧੂਣੇ ਛੁਟੈ ਨਿਕਟ ਨਾ ਜਾਈਓ ਦੂਤ ਸੱਚੇ ਵੇ ਉਹਦਾ ਦਰਬਾਰ ਝੂਠਾ ਨਹੀਂ ਕਰਮਾਂ ਅਨੁਸਾਰ ਵਿਚਾਰ ਹੋਵੇਗੀ ਸੱਚਾ ਆਪ ਸੱਚਾ ਦਰਬਾਰ ਪਰ ਗੁਰਮਖੋ ਉੱਥੇ ਸਪਾਰਸ਼ ਨਹੀਂ ਉੱਥੇ ਪੈਸਾ ਨਹੀਂ ਉੱਥੇ ਵਿਦਿਆ ਨਹੀਂ ਉੱਥੇ ਚਲਾਕੀ ਨਹੀਂ ਉੱਥੇ ਰਿਸ਼ਵਤ ਨਹੀਂ ਉੱਥੇ ਕੌਣ ਜੀ ਤਿੱਥ ਹੈ ਸੋਹਨ ਸੋਭਦੇ ਨੇ ਜੀ ਕੌਣ ਪੰਜ ਪਰਵਾਨ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਆਏ ਸਾਂ ਉਦਨ ਕਿ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਸੋਭਦੇ ਨੇ ਮਾਲਕ ਦੇ ਦਰ ਦੇ ਉੱਤੇ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਨਦਰੀ ਕਰਮ ਉਹਨਾਂ ਦੇ ਉੱਤੇ ਮੱਥੇ ਤੇ ਚਿੰਨ ਪੈਂਦਾ ਨਿਸ਼ਾਨੀ ਪੈਂਦੀ ਹੈ ਨਦਰ ਦੀ ਬਖਸ਼ਿਸ਼ ਦੀ ਨਦਰੀ ਕਰਮ ਪਵੇ ਨਿਸ਼ਾਨ ਅਗਲੀ ਗੱਲ ਉਹਨੂੰ ਗੁਰੂ ਸਾਹਿਬ ਨੇ ਇੱਕ ਸਾਡੀ ਹੋਰ ਸੌਖੀ ਕਰ ਦਿੱਤੀ ਜਿਹੜੀ ਇਹ ਸਮਾਜ 'ਚ ਬੜੀ ਜ਼ਿਆਦਾ ਫੈਲੀ ਪਈ ਫਲਾਣਾ ਝੂਠਾ ਹੈ ਕੱਚਾ ਹੈ ਸੱਚੇ ਅਸੀਂ ਆ ਮੈਂ ਆਪ ਨੂੰ ਬੇਨਤੀ ਕਰਾਂ ਇਹ ਹੋਰ ਲੱਗਾ ਲੋਕਾਂ ਨੂੰ ਭੰਡਣ 'ਚ ਇਹ ਗਦਾਰ ਜੇ ਇਹ ਸਰਦਾਰ ਜੇ ਇਹ ਵਿਕਿਆ ਹੋਇਆ ਇਹ ਨਹੀਂ ਵਿਕਿਆ ਹੋਇਆ ਇਹ ਬੰਦਾ ਬੜਾ ਪੱਕਾ ਹੈ ਇਹ ਬੜਾ ਕੱਚਾ ਜੇ ਗੁਰੂ ਜੀ ਕਹਿੰਦੇ ਤੁਸੀਂ ਕੌਣ ਹੋ ਤਕੜੀਆਂ ਪਕੜ ਕੇ ਫੈਸਲੇ ਦੇਣ ਵਾਲੇ ਹੋ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜੈ ਕਚਿਆਈ ਤੇ ਪਕਿਆਈ ਦਾ ਪਤਾ ਉਦੋਂ ਲੱਗੇਗਾ ਜਦੋਂ ਉਹਦੇ ਘਰ ਵਿੱਚ ਪਹੁੰਚਾਂਗੇ ਤਾਂ ਮੈਂ ਇਸ ਕਰਕੇ ਕਿਹਾ ਵੀ ਤੂੰ ਆਪਣੇ ਫੈਸਲੇ ਮਤ ਸੁਣਾ ਗੁਰੂ ਜੀ ਕਹਿੰਦੇ ਆ ਤੂੰ ਧਰਮਸ਼ਾਲਾ 'ਚ ਰਹਿ ਕੇ ਧਰਮ ਕਮਾ ਧਰਮ ਕਮਾਉਣ ਦਾ ਮੈਂ ਦੱਸਿਆ ਦੋ ਹੀ ਤਰੀਕੇ ਨਿਰਮਲ ਕਰਮ ਤੇ ਪ੍ਰਮਾਤਮਾ ਦਾ ਨਾਮ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਸ਼ੋਭਦੇ ਨੇ ਤਿੱਥੈ ਸੋਹਨ ਉਤੇ ਸ਼ੋਭਦੇ ਨੇ ਕੌਣ ਪੰਜ ਪਰਵਾਨ ਉਹ ਗੁਰਮੁਖ ਜਨ ਜਿਹੜੇ ਰੱਬ ਦੇ ਦਰ ਤੇ ਸਵੀਕਾਰ ਹੋ ਚੁੱਕੇ ਆ ਤਿੱਥੈ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਉਹਨਾਂ ਦੇ ਮਸਤਕ ਤੇ ਚਿੰਨ ਲੱਗਦਾ ਹੈ ਬਖਸ਼ੀਸ਼ ਦਾ ਮੈਂ ਫਿਰ ਬੇਨਤੀ ਕਰਾਂ ਨਿਸ਼ਾਨ ਇਹ ਆਪਾਂ ਕਿਹਦੀ ਦੇਖਨੇ ਕੋਈ ਸੌਦਾ ਖਰੀਦ ਮੰਡੀਆਂ ਜਾਂਦੇ ਨੇ ਉਹ ਨਿਸ਼ਾਨੀ ਨਹੀਂ ਲਾਉਂਦੇ ਇਹ ਅਵਲ ਹੈ ਇਹ ਦੋਮ ਹੈ ਇਹ ਸੇਮ ਹੈ ਇਹ ਖਰਾਬ ਹੈ ਇਸ ਹੀ ਕਹਿੰਦੇ ਮਹਾਰਾਜ ਕਹਿੰਦੇ ਆ ਜਾਣਾ ਸਭ ਨੇਵੇਂ ਜਿਨ੍ਹਾਂ ਤੇ ਨਦਰ ਹੁੰਦੀ ਏ ਉਹਨਾਂ ਦੇ ਮੱਥੇ ਤੇ ਨਿਸ਼ਾਨ ਪੈਂਦੇ ਆ ਵੀ ਰੱਬ ਦੇ ਦਰ ਤੇ ਸਵੀਕਾਰ ਹੋ ਚੁੱਕੇ ਨਦਰ ਨਾਲ ਬਖਸ਼ਿਸ਼ ਨਾਲ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਇਹ ਤੇ ਫਿਰ ਬਿੰਤੀ ਕਚਾਈ ਤੇ ਪਕਿਆਈ ਦਾ ਝੂਠੇ ਦਾ ਤੇ ਸੱਚੇ ਦਾ ਚੰਗੇ ਦਾ ਤੇ ਮੰਦੇ ਦਾ ਨੇਕੀ ਦਾ ਤੇ ਬਦੀ ਦਾ ਕੱਚ ਪਕਾਈ ਉਥੈ ਇਹ ਇੱਥੇ ਫਿਰ ਮੈਂ ਬੇਨਤੀ ਕਰਾਂਗਾ ਇਹ ਊੜਾ ਖੁੱਲੇ ਥੱਥੇ ਤੇ ਦੁਲਾਵਾਂ ਨੇ ਉਥੈ ਉਥੇ ਨਹੀਂ ਪੜਨਾ ਉਥੈ ਉਸ ਜਗ੍ਹਾ ਤੇ ਜਿੱਥੇ ਸੱਚਾ ਆਪ ਸੱਚਾ ਦਰਬਾਰ ਇਸ ਕਰਕੇ ਮੈਂ ਕਿਹਾ ਸੀ ਕਿ ਗੁਰਮੁਖੋ ਧਰਮਖੰਡ ਵਿੱਚ ਹੀ ਸੱਚਖੰਡ ਦਾ ਵਰਤਾਰਾ ਦੱਸ ਰਿਹਾ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਜਿਹੜੀ ਮੈਂ ਪ੍ਰਮਾਣ ਦਿੱਤਾ ਕਿ ਮੂੰਹ ਕਾਲੇ ਦੋਜਕ ਚਾਲਿਆ ਕਚਾਈ ਹੈ ਤੇਰੇ ਨਾਏ ਰੱਤੇ ਸੇ ਜਿਣ ਗਏ ਪਕਾਈ ਹੈ ਕੱਚ ਪਕਾਈ ਉਥੈ ਪਾਏ ਹਾਂ ਗੁਰੂ ਸਾਹਿਬ ਨੇ ਦੇ ਇੱਥੇ ਫਿਰ ਚੁੱਪ ਧਾਰਨ ਕਰ ਲਈ ਜੀ ਕਹਿੰਦੇ ਨੇ ਨਾਨਕ ਗਿਆ ਜਾਪੈ ਜਾਏ ਇਹ ਬੋਲ ਤੇ ਕਥਾ ਦੇ ਕਰ ਦਿਆਂਗਾ ਹੁਣ ਜਿਹੜਾ ਅੱਗੇ ਜਾਏਗਾ ਵਾਪਸ ਕੋਈ ਨਹੀਂ ਆਇਆ ਕਦੀ ਕੋਈ ਗੁਰੂ ਜੀ ਕਹਿੰਦੇ ਤੈਨੂੰ ਇੱਕ ਗੱਲ ਦੱਸਦੀ ਹਾਂ ਇਹਦਾ ਮਤਲਬ ਹੋਰ ਤਾਂ ਕੋਈ ਨਹੀਂ ਆ ਬਾਬਾ ਜੀ ਤੇ ਉਸ ਘਰ ਦੀ ਗੱਲ ਦੱਸ ਰਹੇ ਨੇ ਨਾਨਕ ਗਿਆ ਜਾਪੈ ਜਾਏ ਇੱਥੇ ਤੂੰ ਕਹਿਣਾ ਗੱਲਾਂ ਨੇ ਝੂਠ ਕੇ ਡਰਾਵੇ ਨੇ ਪਰ ਗੁਰੂ ਸਾਹਿਬ ਕਹਿੰਦੇ ਮੈਂ ਸੱਚ ਦੱਸਾਂ ਜਿਸ ਦਿਨ ਉਸ ਘਰ 'ਚ ਜਾਏਗਾ ਉਦੋਂ ਪਤਾ ਲੱਗੇਗਾ ਇਸ ਧਰਮਸ਼ਾਲਾ ਦੀ ਕੀਮਤ ਕੀ ਹੈ ਉਦੋਂ ਪਤਾ ਲੱਗੇਗਾ ਸਿਮਰਨ ਦੀ ਕੀਮਤ ਕੀ ਹੈ ਉਸ ਦਿਨ ਪਤਾ ਲੱਗੇਗਾ ਨਾਮ ਦੀ ਕੀਮਤ ਕੀ ਹੈ ਉਸ ਦਿਨ ਪਤਾ ਲੱਗੇਗਾ ਇੱਕ ਘੜੀ ਦੀ ਸੇਵਾ ਦੀ ਕੀਮਤ ਕੀ ਹੈ ਮੈਂ ਬੇਨਤੀ ਕਰਾਂ ਜੇ ਮਾੜੇ ਕਰਮ ਜੇ ਕੀ ਜੇ ਮਾੜੇ ਕਰਮ ਉੱਥੇ ਜਾਂਦੇ ਪਿਆ ਤੇ ਚੰਗੇ ਕਿਉਂ ਨਹੀਂ ਸਾਥੀ ਬਣ ਕੇ ਇਸੇ ਕਰਕੇ ਗੁਰੂ ਜੀ ਦਾ ਇੱਕ ਬਚਨ ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਨ ਪਾਈਐ ਇਸੇ ਵਿਸ਼ੇ ਨੂੰ ਹੁਣ ਗੁਰੂ ਜੀ ਇਸ ਪੌੜੀ ਚੋਂ ਲੈ ਕੇ ਅਗਲੀ ਪੌੜੀ ਸ਼ੁਰੂ ਇਥੋਂ ਕਰਨਗੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਗਿਆਨ ਖੰਡ ਵੀ ਸਮਾਦ ਹੈ ਗਿਆਨ ਖੰਡ ਚ ਸੰਕੀਰਨਤਾ ਖਤਮ ਹੈ ਗਿਆਨ ਖੰਡ ਵਿੱਚ ਧਰਤੀ ਦੀ ਖੌਮੇ ਵੀ ਖਤਮ ਹੈ ਸੱਚ ਵੀ ਉੱਥੇ ਕੋਈ ਹੰਕਾਰ ਹੀ ਨਹੀਂ ਬੰਦਾ ਇੱਕ ਸ਼ਬਦ ਦੇ ਪਿੱਛੇ ਤੁਰਿਆ ਫਿਰਦਾ ਗੁਰੂ ਕਹਿੰਦਾ ਕੀਤੇ ਨੇ ਬੰਦਾ ਇੱਕ ਕ੍ਰਿਸ਼ਨ ਦੇ ਗੀਤ ਗੁੰਦਾ ਗੁਰੂ ਕਹਿੰਦੇ ਨੇ ਕੀਤੇ ਨੇ ਬੰਦਾ ਇੱਕ ਧੂ ਦੀ ਗੱਲ ਕਰਦਾ ਗੁਰੂ ਕਹਿੰਦੇ ਨੇ ਕੀਤੇ ਤੂਪਦੇਸ਼ ਇਸ ਨੂੰ ਅਸੀਂ ਰਾਤ ਵਾਚਾਂਗੇ ਆਪ ਦਾ ਬਹੁਤ ਬਹੁਤ ਧੰਨਵਾਦ